ਕਰ ਹੱਥ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਹੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸ੍ਰਿਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਾਈ ਜੇ तिस ਗੁਣ ਕੋਏ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੋਭਾਏ ਮਾਨ ਗੁਰੂ ਸਵਾਰਿਓ ਤਿੰਨ ਪੌੜੀਆਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਕਿਉਂਕਿ ਆਪਾਂ ਯਤਨ ਕਰਨਾ ਹੈ ਇਸ ਫੇਰੀ ਦੇ ਜੋ ਦੀਵਾਨ ਨੇ ਸੰਧਿਆ ਦੇ ਉਸ ਵਿੱਚ ਹਜ਼ੂਰ ਦੀ ਇਸ ਬਾਣੀ ਦੇ ਅਸੀਂ ਅਰਥ ਰੂਪ ਦਰਸ਼ਨ ਕਰ ਸਕੀਏ ਇਸ ਕਰਕੇ ਜ਼ਿਆਦਾ ਸਮਾਂ ਆਪਾਂ ਅਰਥ ਵਿਚਾਰ ਹੀ ਕਰ ਰਹੇ ਹਾਂ ਜਿਤਨੀ ਕੁ ਜ਼ਰੂਰਤ ਪੈਂਦੀ ਹੈ ਉਸ ਤੁਕ ਦਾ ਆਪਾਂ ਪਰਮਾਨ ਸਹਿਤ ਵਿਸਤਾਰ ਕਰ ਲੈਨੇ ਆ ਆਓ ਸਾਧ ਸੰਗਤ ਪਿਆਰ ਅਦਬ ਸਹਿਤ ਹਜ਼ੂਰ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਫਿਰ ਬਖਸ਼ਿਸ਼ ਕਰੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਪਿਛਲੀਆਂ ਚਾਰ ਪੌੜੀਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਪਰਮ ਹਸਤੀ ਲਈ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਵਿੱਚ ਅਸੀਂ ਪੜ੍ਹਦੇ ਆਏ ਹਾਂ ਇੱਕ ਓੰਕਾਰ ਸ਼ਬਦ ਵਰਤਨਾ ਫਿਰ ਆਦ ਸੱਚ ਸ਼ਬਦ ਦੀ ਵਰਤੋਂ ਕਰਨੀ ਉਸ ਤੋਂ ਬਾਅਦ ਸਾਚਾ ਸਾਹਿਬ ਲਫ਼ਜ਼ ਦੀ ਵਰਤੋਂ ਹਜ਼ੂਰ ਨੇ ਕੀਤੀ ਇੱਕ ਸ਼ਬਦ ਪਾਰ ਬ੍ਰਹਮ ਪਰਮੇਸ਼ਵਰ ਦੇ ਲਈ ਸਤਗੁਰਾਂ ਨੇ ਹੁਕਮੀ ਵਰਤਿਆ ਹੈ ਹੁਕਮੀ ਸ਼ਬਦ ਦੀ ਵਰਤੋਂ ਕੀਤੀ ਤੇ ਇਸ ਵਿੱਚ ਜੋ ਹੁਣ ਤੱਕ ਅਸੀਂ ਪੜਿਆ ਹੈ ਸਿਰਫ ਸੰਖੇਪ ਕਿ ਕੂੜ ਦੀ ਪਾਲ ਜਿਸ ਨੂੰ ਦਾਤਾਰ ਨੇ ਦੂਸਰੀ ਪੌੜੀ ਵਿੱਚ ਖੌਮੇ ਕਿਹਾ ਇਹ ਟੁੱਟ ਸਕਦੀ ਹੈ ਉਹਦੇ ਹੁਕਮ ਵਿੱਚ ਚੱਲ ਕੇ ਜੋ ਉਹਦੇ ਹੁਕਮ ਵਿੱਚ ਚੱਲ ਪਏ ਉਹਨਾਂ ਨੇ ਜੋ ਕੁਝ ਉਹਨਾਂ ਨੂੰ ਨਸੀਬ ਹੋਇਆ ਉਸ ਢੰਗ ਨਾਲ ਪਰਮੇਸ਼ਵਰ ਦੇ ਗੁਣ ਗਾਉਣ ਲੱਗ ਪਏ ਚੌਥੀ ਪੌੜੀ ਵਿੱਚ ਸਤਿਗੁਰੂ ਨੇ ਫਿਰ ਮੁਕੰਮਲ ਸਾਧਨਾ ਦੱਸੀ ਕਿ ਪਰਮੇਸ਼ਵਰ ਰੀਝਦੇ ਨੇ ਜੇ ਅੰਮ੍ਰਿਤ ਵੇਲੇ ਆਪਾਂ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਤੋਂ ਸਲਾਹ ਉਸ ਦੀ ਵਡਿਆਈ ਕਰੀਏ ਹੁਣ ਇਸ ਤੋਂ ਅੱਗੇ ਦਾਤਾਰ ਹੁਣ ਅੱਜ ਬਖਸ਼ਿਸ਼ ਕਰਨ ਲੱਗੇ ਆ ਸ਼ੁਰੂਆਤ ਹੈ ਥਾਪਿਆ ਨਾ ਜਾਏ ਥਾਪਿਆ ਦਾ ਅਰਥ ਹੈ ਅਸਥਾਪਨ ਕਰਨਾ ਨਾ ਦਾ ਅਰਥ ਹੈ ਨਹੀਂ ਥਾਪਿਆ ਨਾ ਜਾਏ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਕੋਈ ਥਾਪ ਨਹੀਂ ਸਕਦਾ ਦੂਸਰਾ ਕੀਤਾ ਨਾ ਹੋਏ ਉਹ ਕਿਸੇ ਦਾ ਕੀਤਾ ਹੋਇਆ ਬਣਾਇਆ ਹੋਇਆ ਵੀ ਨਹੀਂ ਇਸ ਬੇਨਤੀ ਨੂੰ ਥਾਪਿਆ ਨਾ ਜਾਏ ਕੀਤਾ ਨਾ ਹੋਏ ਇੱਕ ਸਵਾਲ ਉੱਠਦਾ ਹੈ ਕਿ ਉਹ ਉਸ ਦੀ ਖੋਂਦ ਕਿਵੇਂ ਹੈ ਫਿਰ ਗੁਰੂ ਸਾਹਿਬ ਇੱਥੇ ਉਹ ਸਮਝਾ ਰਹੇ ਨੇ ਥਾਪਣ ਦੇ ਤੇ ਬਣਾਉਣ ਦੇ ਦੋ ਤਰੀਕੇ ਚੱਲ ਰਹੇ ਸਨ ਸਮਾਜ ਵਿੱਚ ਪਹਿਲਾਂ ਦੋ ਤਰ੍ਹਾਂ ਦੀ ਅਸੀਂ ਸੰਤਾਨ ਮੰਨਨੇ ਆਮ ਤੌਰ ਤੇ ਰੋਹਾਨੀਅਤ ਵਿੱਚ ਇੱਕ ਸੰਤਾਨ ਹੁੰਦੀ ਹੈ ਬਿੰਦੀ ਤੇ ਇੱਕ ਸੰਤਾਨ ਹੁੰਦੀ ਹੈ ਨਾਦੀ ਬਿੰਦੀ ਸੰਤਾਨ ਤੋਂ ਮਤਲਬ ਜਿਨ੍ਹਾਂ ਦੀ ਖੋਂਦ ਜਿਨ੍ਹਾਂ ਦੀ ਪਦਾਇਸ਼ ਮਾਂ ਦਾ ਖੂਨ ਔਰ ਪਿਤਾ ਦੇ ਬਿੰਦ ਨਾਲ ਹੈ ਜਾਂ ਇਉਂ ਸ਼ਬਦ ਕਹੀਏ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਜਿਨ੍ਹਾਂ ਦਾ ਜਨਮ ਹੋਇਆ ਅਸੀਂ ਕਹਿੰਦੇ ਆ ਇਹ ਨਾਦੀ ਸੰਤਾਨ ਹੈ ਇਹ ਵੈਗਰੂ ਬਿੰਦੀ ਸੰਤਾਨ ਹੈ ਪਰ ਜਿਹੜਾ ਗੁਰੂ ਦੇ ਸ਼ਬਦ ਨੂੰ ਮੰਨ ਲੈਂਦਾ ਹੈ ਉਪਦੇਸ਼ ਨੂੰ ਮੰਨ ਲੈਂਦਾ ਹੈ ਉਸ ਲਈ ਸ਼ਬਦ ਵਰਤਿਆ ਜਾਂਦਾ ਹੈ ਕਿ ਇਹ ਗੁਰੂ ਦੀ ਇਹ ਜਿਹੜਾ ਚੇਲਾ ਹੈ ਉਹਦੀ ਨਾਦੀ ਸੰਤਾਨ ਹੈ ਵੈਸੇ ਨਾਦ ਦਾ ਅਰਥ ਸ਼ਬਦ ਵੀ ਹੈ ਅੱਜ ਇਸ ਬਚਨ ਆਉਣਾ ਹੈ ਦੇਖੋ ਕਈ ਵਾਰੀ ਕੀ ਹੁੰਦਾ ਹੈ ਕਿ ਬਿੰਦੀ ਸੰਤਾਨ ਨੂੰ ਸਥਾਪਿਤ ਕੀਤਾ ਜਾਂਦਾ ਹੈ ਫਿਰ ਬਿੰਤੀ ਇੱਕ ਬਾਪ ਆਪਣੀ ਖੋਨ ਤੋਂ ਪਹਿਲਾਂ ਕਈ ਵਾਰੀ ਉਹ ਆਪਣੇ ਬੱਚੇ ਨੂੰ ਆਪਣੀ ਥਾਂ ਦੇ ਦਿੰਦਾ ਹੈ ਕਿਹਾ ਜਾਂਦਾ ਅੱਜ ਤੋਂ ਬਾਅਦ ਮੈਂ ਆਪਣੇ ਘਰ ਦਾ ਆਗੂ ਇਹਨੂੰ ਥਾਪ ਦਿੱਤਾ ਤੇ ਜਦੋਂ ਅਸੀਂ ਨਾਦੀ ਸਿਸਟਮ ਦੇਖਨੇ ਆ ਤੇ ਉਸ ਵਿੱਚ ਗੁਰੂ ਆਪਣੇ ਚੇਲੇ ਨੂੰ ਆਪਣੇ ਜਾਣ ਤੋਂ ਪਹਿਲਾਂ ਜਾਂ ਉਹਦੇ ਤੋਂ ਬਾਅਦ ਉਹਨੂੰ ਗੱਦੀ ਉੱਤੇ ਸਥਾਪਿਤ ਕੀਤਾ ਜਾਂਦਾ ਹੈ ਇਸ ਬੇਨਤੀ ਨੂੰ ਕਿ ਦੇਖੋ ਪਰਮਾਤਮਾ ਦਾ ਕੋਈ ਮਾਤਾ ਪਿਤਾ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਪਰਮਾਤਮਾ ਦੇ ਮਾਤਾ ਪਿਤਾ ਨੇ ਤੇ ਉਸ ਦੀ ਪਦੈਸ਼ ਵਿੱਚ ਉਹਨੂੰ ਥਾਪਿਆ ਗਿਆ ਕਿਉਂਕਿ ਉਹ ਬਿੰਦੀ ਵੀ ਨਹੀਂ ਜਿਵੇਂ ਗੁਰੂ ਸਾਹਿਬ ਜੀ ਨੇ ਬਚਨ ਵੀ ਕੀਤੇ ਨੇ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਗੁਰੂ ਰਣ ਸਾਹਿਬ ਚ ਬਚਨ ਹੈ हे ਪਾਰਬ੍ਰਹਮ ਪਰਮੇਸ਼ਵਰ ਨਾ ਤੇਰੀ ਮਾਂ ਹੈ ਤੇ ਨਾ ਤੇਰਾ ਬਾਪ ਹੈ ਤੈਨੂੰ ਜਨਮ ਕਿਸ ਨੇ ਦਿੱਤਾ ਹੈ ਕਿਨ ਤੂੰ ਜਾਇਆ ਜਿਹਨੂੰ ਅਸੀਂ ਗੁਰਦੇਵ ਦੇ ਬਚਨਾਂ 'ਚ ਪੜ੍ਹਨੇ ਆ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਨੂੰ ਥਾਪਣਾ ਕਿਸ ਨੇ ਹੈ ਫਿਰ ਹਜ਼ੂਰ ਦੇ ਬਚਨਾਂ ਵੱਲ ਧਿਆਨ ਦਿਓ ਜੀ ਕਿ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਨਾ ਜਨਮ ਵਿੱਚ ਨਾ ਮੌਤ ਵਿੱਚ ਨਾ ਤੇਰਾ ਤਾਤ ਪਿਤਾ ਤੇ ਨਾ ਤੇਰੀ ਮਾਂ ਜਿਸ ਨੂੰ ਗੁਰਦੇਵ ਨੇ ਬਾਣੀ 'ਚ ਸੀ ਜਾਪ ਸਾਹਿਬ ਵਿੱਚ ਇੱਕ ਬਚਨ ਪੜਿਆ ਉਦਨ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਤਾ ਹੈ ਨਾ ਤੇਰੀ ਮਾਂ ਨਾ ਤੇਰਾ ਪਿਓ ਹੈ ਤੇ ਮੈਂ ਗੁਰੂ ਗ੍ਰੰਥ ਸਾਹਿਬ ਚ ਕੋਈ ਬਚਨ ਆਪ ਨਾਲ ਸਾਂਝਾ ਕੀਤਾ ਕਿ ਕਿੰਨ ਤੂੰ ਜਾਇਆ ਤੈਨੂੰ ਕਿੰਨੇ ਜਨਮ ਦਿੱਤਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਵੀ ਉਹਨੂੰ ਕਿਸੇ ਮਾਤਾ ਪਿਤਾ ਨੇ ਜਨਮ ਦਿੱਤਾ ਇਹ ਜਾਪ ਸਾਹਿਬ ਜਦੋਂ ਆਪਾਂ ਪੜਾਂਗੇ ਨਾ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ ਚਲੋ ਜਦੋਂ ਕਦੀ ਫਿਰ ਵਕਤ ਨਿਕਲਿਆ ਕਈ ਵਾਰੀ ਮੈਂ ਕਹਿ ਜਾਣਾ ਸਟੇਜ ਤੇ ਪਰ ਸਮਾਂ ਨਹੀਂ ਹੁੰਦਾ ਜਿਵੇਂ ਜਪਜੀ ਸਾਹਿਬ ਦੇ ਅਰਥ ਕਰ ਰਹੇ ਆ ਜੇ ਨਿੱਠ ਕੇ ਗੁਰੂ ਗੋਬਿੰਦ ਸਿੰਘ ਤਰਸ ਕੀਤਾ ਤੇ ਜਾਪ ਸਾਹਿਬ ਦੇ ਅਰਥ ਹੋ ਗਏ ਨਾ ਤੇ ਸੱਚ ਇਹ ਵੇ ਜਾਪ ਸਾਹਿਬ ਦੇ ਅਰਥਾਂ ਦੀ ਸਮਝ ਪੈ ਜਾਏ ਸਾਰਾ ਜਾਪ ਸਾਹਿਬ ਰੱਬ ਦਾ ਆਪਣੇ ਆਪ ਹੀ ਸਿਮਰਨ ਹੋਈ ਜਾਂਦਾ ਗੁਣ ਵਡਿਆਈਆਂ ਚਾਰ ਹੋ ਜਾਏਗਾ ਜਿਹਨੂੰ ਮਾਰੇ ਨੇ ਕਿਹਾ ਇੱਕ ਬਚਨ ਹੁੰਦਾ ਨਮਸਤੰਗ ਆਕਾਏ ਨਮਸਤੰਗ ਅਜਾਏ ਪਹਿਲਾਂ ਮੈਂ ਨਾਸਕੀ ਬੋਲਿਆ ਨਮਸਤੰਗ ਆਕਾਏ ਤੈਨੂੰ ਨਮਸਕਾਰ ਹੈ ਪ੍ਰਮਾਤਮਾ ਤੇਰੀ ਪੰਜਾਂ ਤੱਤਾਂ ਦੀ ਕਾਇਆ ਨਹੀਂ ਕਾਹੇ ਕਾਇਆ ਤੋਂ ਜਿਹਨੂੰ ਬਾਣੀ ਚ ਕਹਿੰਦਾ ਕਾਇਆ ਬਾਰੇ ਕਾਇਓ ਦੇਵਲ ਕਾਇਆ ਦੇ ਉਹ ਜਿਹੜਾ ਪੜ੍ਹਨੇ ਸੀ ਮੈਂ ਬੇਨਤੀ ਕਰਾਂ ਨਮਸਤੰਗ ਆਕਾਏ ਤੇਰੀ ਸਾਡੇ ਵਰਗੀ ਕਾਇਆ ਨਹੀਂ ਨਮਸਤੰਗ ਆ ਜਾਏ ਜਾਇਦਾਰ ਤੇ ਹੁੰਦਾ ਜਾਣਾ ਇੱਕ ਜਾਇਦਾਰ ਹੁੰਦਾ ਜੰਮਣਾ ਜਿਵੇਂ ਪੜਿਆ ਕਿਨ ਤੂੰ ਜਾਇਆ ਪਰਮਾਤਮਾ ਨਾ ਤੈਨੂੰ ਕਿਸੇ ਨੇ ਜਨਮ ਦਿੱਤਾ ਹੈ ਤੇ ਜਦੋਂ ਜਨਮ ਨਹੀਂ ਦਿੱਤਾ ਤੇਰੀ ਕਾਇਆ ਕਿੱਥੇ ਹੈ ਸੱਚ ਇਹ ਵੇ ਕਿ ਥਾਪਿਆ ਨਾ ਜਾਏ ਪਰਮਾਤਮਾ ਨੂੰ ਕਿਸੇ ਮਾਂ-ਬਾਪ ਦੇ ਬਿੰਦ ਚੋਂ ਨਹੀਂ ਪਾਇਆ ਹੋਏ ਕਿ ਜਿਨ੍ਹਾਂ ਦਾ ਅਸਥਾਪਨ ਕੀਤਾ ਗਿਆ ਤੇ ਨਾਲ ਮਹਾਰਾਜ ਕਹਿੰਦੇ ਨੇ ਕੀਤਾ ਨਾ ਹੋਏ ਤੂੰ ਕਿਸੇ ਦਾ ਕੀਤਾ ਹੋਇਆ ਨਹੀਂ ਮੇਰੀ ਬੇਨਤੀ ਹੈ ਨਾ ਨਾਦੀ ਰੂਪ ਚ ਹੈ ਮੈਂ ਨਾ ਬਿੰਦੀ ਰੂਪ ਚ ਜੇ ਮਾਂ-ਬਾਪ ਤੇਰਾ ਹੁੰਦਾ ਤੇ ਤੈਨੂੰ ਆਪਣੀ ਥਾਂ ਦੇ ਕੇ ਜਾਂਦੇ ਤੇ ਜੇ ਅਸੀਂ ਕਹੀਏ ਜੀ ਨਾਦੀ ਰੂਪ ਵਿੱਚ ਤੇਰਾ ਕੋਈ ਗੁਰੂ ਚ ਗੁਰੂ ਹੈ ਉਹਨੇ ਆਪਣੇ ਤੋਂ ਬਾਅਦ ਤੈਨੂੰ ਥਾਪ ਦਿੱਤਾ ਹਾਲਾਂਕਿ ਗੁਰੂ ਘਰ ਵਿੱਚ ਹੋਇਆ ਕਿ ਥਾਪਿਆ ਲੈਣਾ ਜੀਵਨ ਦਾ ਗੁਰ ਆਈ ਸਿਰ ਛਤਰ ਫਿਰਾਇਆ ਉੱਥੇ ਹੈ ਜੀ ਦੇਖੋ ਨਾਦੀ ਨੂੰ ਥਾਪਿਆ ਮਹਾਰਾਜ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਜਿਨ ਕੋ ਸਤਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ ਇਹਦਾ ਮਤਲਬ ਉਹਨਾਂ ਨੂੰ ਥਾਪਣ ਤੋਂ ਪਹਿਲਾਂ ਥਾਪਣ ਵਾਲਾ ਮੌਜੂਦ ਹੈ ਪਰ ਪ੍ਰਮਾਤਮਾ ਨੂੰ ਕਿਸ ਨੇ ਸਥਾਪਨ ਕਰਨਾ ਥਾਪਿਆ ਨਾ ਜਾਏ ਤੇ ਮਹਾਰਾਜ ਕਹਿੰਦੇ ਕੀਤਾ ਨਾ ਹੋਏ ਉਹ ਕਿਸੇ ਦਾ ਕੀਤਾ ਹੋਇਆ ਨਹੀਂ ਇਹਨੂੰ ਥੋੜਾ ਜਿਹਾ ਫਿਰ ਅਸੀਂ ਦੇਖੀਏ ਕਿ ਭਾਰਤ ਦੀ ਧਰਤੀ ਤੇ ਅਕਸਰ ਲੋਕੀ ਮੰਦਰਾਂ ਵਿੱਚ ਮੂਰਤੀਆਂ ਸਥਾਪਨ ਕਰਦੇ ਆ ਕੀਤਾ ਨਾ ਹੋਏ ਦਾ ਉੱਤਰ ਬਹੁਤ ਕਮਾਲ ਦਾ ਦਿੱਤਾ ਮਹਾਰਾਜ ਨੇ ਕਿਉਂ ਕਈ ਵਾਰੀ ਜਿਹੜੇ ਪਰਮਾਤਮਾ ਦੀ ਹੋਂਦ ਤੋਂ ਮਨੁੱਕਰ ਨੇ ਉਹ ਸ਼ਬਦ ਕਹਿ ਦਿੰਦੇ ਆ ਵੀ ਹੈ ਕੁਝ ਨਹੀਂ ਇਹ ਲੋਕਾਂ ਨੇ ਕ੍ਰੀਏਟ ਕੀਤਾ ਹੋਇਆ ਇਹ ਲੋਕਾਂ ਦਾ ਬਣਾਇਆ ਹੋਇਆ ਭਰਮ ਹੈ ਜਿਹੜੇ ਧਰਮ ਨੂੰ ਫੀਮ ਨਾਲ ਤੁਲਨਾ ਦਿੰਦੇ ਆ ਗੁਰੂ ਜੀ ਕਹਿੰਦੇ ਆ ਕੀਤਾ ਨਾ ਹੋਏ ਸੱਚ ਏਵੇਂ ਉਹ ਕੇਵਲ ਭਰਮਾਂ ਦੇ ਤੌਰ ਤੇ ਕੀਤਾ ਹੋਇਆ ਨਹੀਂ ਉਹ ਨਾ ਕਿਸੇ ਦਾ ਬਣਾਇਆ ਹੋਇਆ ਨਾ ਉਹਨੂੰ ਕਿਸੇ ਨੇ ਸਥਾਪਨ ਕੀਤਾ ਉਹ ਹੈ ਕੀ ਜੀ ਇਹਦਾ ਮਤਲਬ ਫਿਰ ਕੁਝ ਵੀ ਨਹੀਂ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਆਪੇ ਆਪ ਨਿਰੰਜਨ ਸੋਏ ਉਹ ਆਪਣੇ ਆਪ ਹੈ ਨਿਰੰਜਨ ਇਹ ਦੋ ਸ਼ਬਦ ਨੇ ਜੀ ਮਾਇਆ ਤੋਂ ਰਹਿਤ ਨਿਰ ਦਾ ਅਰਥ ਹੈ ਰਹਿਤ ਤੇ ਅੰਜਨ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਸੁਰਮਾ ਅਸੀਂ ਸ਼ਬਦ ਵਰਤਨੇ ਦੋ ਸ਼ਬਦਾਂ ਦਾ ਸੁਮੇਲ ਹੈ ਜਿਹੜਾ ਨਿਰੰਜਨ ਹੁਣ ਨਿਰ ਦਾ ਅਰਥ ਰਹਿਤ ਅੰਜਨ ਦਾ ਅਰਥ ਸੁਰਮਾ ਸੁਰਮੇ ਦਾ ਰੰਗ ਕਾਲਾ ਕਾਲਾ ਰੰਗ ਮਾਇਆ ਦਾ ਮੰਨੇ ਤੇ ਨਿਰੰਜਨ ਦੇ ਲਫ਼ਜ਼ੀ ਅਰਥ ਨੇ ਉਹ ਪਾਰ ਬ੍ਰਹਮ ਪਰਮੇਸ਼ਵਰ ਜਿਸ ਉੱਪਰ ਮਾਇਆ ਦੀ ਕਾਲਖ ਦਾ ਕੋਈ ਵੀ ਦਾਗ ਨਹੀਂ ਉਸ ਉੱਪਰ ਕੋਈ ਅਸਰ ਨਹੀਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹ ਆਪਣੇ ਆਪ ਹੈ ਉਸ ਉੱਪਰ ਮਾਇਆ ਦਾ ਕੋਈ ਕਾਲ ਕੋਈ ਤੱਬਾ ਕੋਈ ਲੇਪ ਸ਼ਿਬ ਨਹੀਂ ਪਰ ਉਹ ਹੈ ਜ਼ਰੂਰ ਕਈ ਵਾਰੀ ਉੱਥੇ ਵੇਖਿਆ ਜਾਂਦਾ ਜੀ ਕਿ ਮੰਦਰ ਬਣਾ ਕੇ ਰੱਬ ਦੀ ਮੂਰਤੀ ਸਵੇਨਤੀ ਖਮਾ ਕਰਿਓ ਪਰਮ ਸਤ ਨੂੰ ਮੂਰਤੀ ਦੇ ਰੂਪ ਵਿੱਚ ਸਥਾਪਨ ਕੀਤਾ ਜਾਂਦਾ ਇਸ ਵਿੱਚ ਅੱਜ ਗੁਰੂ ਜੀ ਨੇ ਬਹੁਤ ਗੱਲਾਂ ਸਾਡੇ ਦਿਲ ਦੀਆਂ ਕੁੰਡੀਆਂ ਖੋਲਣੀਆਂ ਨੇ ਦੇਵਤੇ ਦੀ ਕੀ ਹਸਤੀ ਹੈ ਗੁਰੂ ਘਰ 'ਚ ਅਵਤਾਰਾਂ ਦੀ ਕੀ ਮੈਂ ਬੇਨਤੀ ਕਰਿਆ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਨਾ ਕੋਈ ਥਾਪ ਸਕਦਾ ਹੈ ਨਾ ਉਹ ਕਿਸੇ ਦਾ ਕੀਤਾ ਹੋਇਆ ਹੈ ਜ਼ਰੂਰ ਆਪਣੇ ਆਪ ਹੈ ਹੁਣ ਜਿਵੇਂ ਪੱਥਰ ਦੀ ਮੂਰਤੀ ਬਣਾ ਦਿੱਤੀ ਸਥਾਪਨ ਕਰ ਦਿੱਤੀ ਤੇ ਬਕਾਇਦਾ ਰਸਮ ਅਦਾ ਕੀਤੀ ਜਾਂਦੀ ਕਿ ਇਸ ਦਿਨ ਮੰਦਰ ਦੇ ਵਿੱਚ ਭਗਵਾਨ ਕੀ ਮੂਰਤੀ ਸਥਾਪਨ ਹੋਗੀ ਰੱਬ ਇਸ ਤਰ੍ਹਾਂ ਨਹੀਂ ਹੈਗਾ ਗੁਰੂ ਸਾਹਿਬ ਨੇ ਬਾਣੀ ਚ ਇੱਕ ਬਚਨ ਕਿਹਾ ਪਾ ਖਾਨ ਗੱਡ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ ਜੇ ਤੂੰ ਕਹਿ ਰਿਹਾ ਇਹ ਮੂਰਤ ਸੱਚੀ ਹੈ ਪੱਥਰ ਦੀ ਤੇ ਜਿਸ ਕਰਨ ਹਾਰੇ ਨੇ ਛਾਤੀ ਤੇ ਪੈਰ ਰੱਖ ਕੇ ਇਸ ਮੂਰਤ ਦੇ ਚਿਹਰੇ ਨੂੰ ਘੜਿਆ ਹੈ ਜੇ ਸੱਚੀ ਹੁੰਦੀ ਤੇ ਛਾਤੀ ਤੇ ਪੈਰ ਰੱਖਣ ਵਾਲੇ ਨੂੰ ਕਿਉਂ ਨਾ ਖਾਗੇ ਇਸ ਕਰਕੇ ਗੁਰੂ ਜੀ ਨੇ ਇਸ ਗੱਲ ਤੋਂ ਸਾਨੂੰ ਇਸ ਤੋਕ ਵਿੱਚ ਕਿਹਾ ਕਿ ਰੱਬ ਦੀ ਕੋਈ ਮੂਰਤ ਨਹੀਂ ਥਾਪੀ ਜਾ ਸਕਦੀ ਪਰਮਾਤਮਾ ਕਿਸੇ ਦਾ ਕੀਤਾ ਹੋਇਆ ਨਹੀਂ ਜੇ ਸਾਰਾ ਸੰਸਾਰ ਇਹ ਕਹੇ ਜੀ ਆਸਤਕ ਲੋਕਾਂ ਨੇ ਰੱਬ ਪੈਦਾ ਕੀਤਾ ਤੇ ਮੈਂ ਬੇਨਤੀ ਕਰਾਂਗਾ ਬਿਲਕੁਲ ਹੀ ਨਹੀਂ ਉਹ ਨਾ ਮੂਰਤੀ ਵਿੱਚ ਸਥਾਪਨ ਹੁੰਦਾ ਹੈ ਨਾ ਚਿੱਤਰ ਵਿੱਚ ਅਸੀਂ ਗੁਰੂ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਕਿ ਚਿਤਰੰਗ ਬਹੀਨੇ ਜਾਪ ਸਾਹਿਬ ਕਿ ਇੱਕ ਹੈ ਅਧੀਨੇ ਪਾਰ ਬ੍ਰਹਮ ਪਰਮੇਸ਼ਵਰ ਤੇਰੀ ਕੋਈ ਤਸਵੀਰ ਨਹੀਂ ਕੋਈ ਤੇਰਾ ਚਿੱਤਰ ਨਹੀਂ ਤੇ ਤੈਨੂੰ ਕੋਈ ਮੂਰਤੀ ਦੀ ਤਰ੍ਹਾਂ ਸਥਾਪਨ ਨਹੀਂ ਕਰ ਸਕਦਾ ਹਾਂ ਫਿਰ ਇੱਕ ਸਵਾਲ ਉੱਠੇਗਾ ਵੀ ਤੁਸੀਂ ਇਹ ਸ਼ਬਦ ਕਹਿ ਰਹੇ ਹੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਵੀ ਜਿਨ੍ਹਾਂ ਲੋਕਾਂ ਨੇ ਇੰਨੀ ਵੱਡੀ ਗਿਣਤੀ 'ਚੋਂ ਬੁੱਤ ਪੂਜ ਰਹੇ ਆ ਤੇ ਕੀ ਉਹ ਲੋਕਾਂ ਨੂੰ ਸਮਝ ਕੋਈ ਨਹੀਂ ਮੈਂ ਬੇਨਤੀ ਕਰਾਂ ਜਿਹੜੇ ਸਿੱਖ ਨਿਤਨੇਮ ਕਰਦੇ ਆ ਨਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਵਈਆਂ ਵਿੱਚ 10ਵੇਂ ਸਵਈਏ ਵਿੱਚ ਦਾ ਉੱਤਰ ਦਿੱਤਾ ਉਹਨਾਂ ਇਹ ਨਹੀਂ ਕਿ ਧਰਮ ਦਾ ਕਰਮ ਕਰ ਰਹੇ ਗੁਰੂ ਜੀ ਉੱਤੇ ਲਫ਼ਜ਼ ਵਰਤਿਆ ਇਹ ਅਸਲ 'ਚ ਭਗਵਾਨ ਬਾਰੇ ਇਹਨਾਂ ਨੂੰ ਕੁਝ ਨਹੀਂ ਸਮਝ ਇਹ ਜੋ ਕੁਝ ਕਰਦੇ ਪਿਆ ਇਹਦਾ ਹਰ ਕਰਮ ਧਰਮ ਨਹੀਂ ਇਹ ਕੂਰ ਕਿਰਿਆ ਹੈ ਆਪ ਰੋਜ਼ ਪਾਠ ਕਰਦੇ ਹੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਉਹ ਤਾਂ ਥਾਪੇ ਹੀ ਨਹੀਂ ਜਾਂਦਾ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਿਸੇ ਨੇ ਪੱਥਰ ਨੂੰ ਭਗਵਾਨ ਜਾਣ ਕੇ ਉਹਦੇ ਅੱਗੇ ਮੱਥੇ ਟੇਕਣ ਲੱਗ ਗਿਆ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਸ਼ਿਵਲਿੰਗ ਗਲੇ ਚ ਪਾ ਲਿਆ ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ ਕਿਸੇ ਕਹਿ ਦਿੱਤਾ ਵੀ ਆਵਾਚੀ ਦਾ ਸੰਸਕ੍ਰਿਤ ਵਿੱਚ ਅਰਥ ਹੁੰਦਾ ਦੱਖਣ ਦੱਖਣ ਵਾਲੇ ਪਾਸੇ ਜਦੋਂ ਆਪਾਂ ਨੌਰਥ ਚਾਹੀਏ ਤੇ ਦੱਖਣ ਵੱਲ ਜਗਨਨਾਥਪੁਰੀ ਕੋਈ ਕਹਿੰਦਾ ਵੀ ਪੱਥਰ ਵਿੱਚ ਕੋਈ ਸ਼ਿਵਲਿੰਗ ਗਲੇ 'ਚ ਪਾਈ ਬੈਠਾ ਹੈ ਕੋਈ ਦੱਖਣ ਵੱਲ ਜਿਹੜਾ ਤੁਰਿਆ ਜਾ ਰਿਹਾ ਹੈ ਤੇ ਕੋਈ ਪੱਛਮ ਵਾਲੇ ਪਾਸੇ ਸਥਾਪਨ ਕਰੀ ਬੈਠਾ ਹੈ ਕਿ ਰੱਬ ਦਾ ਘਰ ਪੱਛਮ ਵਿੱਚ ਮੱਕਾ ਕਾਬਾ ਮੈਂ ਉੱਥੋਂ ਗੱਲ ਕਰ ਰਿਹਾ ਜਿੱਥੇ ਬਾਣੀ ਉਚਾਰਨ ਕੀਤੀ ਗਈ ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰਹਿ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ ਕਾਹੂ ਪਿਸ਼ਾ ਕੋ ਸੀਸ ਨਵਾਇਓ को बुतान को पूजता है पश बिनती थापिया ना जाए कीता ना होए ਕੋਈ ਬੰਦਾ ਬੁੱਤਾਂ ਨੂੰ ਪੂਜ ਰਿਹਾ ਹੈ ਪਸ਼ੂ ਬਿਰਤੀ ਕੋ ਬੁਤਾਨ ਕੋ ਪੂਜਦਾ ਹੈ ਪਸ਼ ਕੋ ਮਿਰਤਾਨ ਕੋ ਪੂਜਨ ਦਾਇਓ ਇਹ ਧਰਮ ਨਹੀਂ ਕਿਉਂਕਿ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਤਾਂ ਥਾਪੇ ਨਹੀਂ ਜਾ ਸਕਦਾ ਕਬੀਰ ਸਾਹਿਬ ਦਾ ਇੱਕ ਬਚਨ ਹੈ ਉਹਨਾਂ ਕਿਹਾ ਕਬੀਰ ਪਾਹਨ ਪਰਮੇਸ਼ਰ ਕੀਆ ਉਹ ਤਾਂ ਥਾਪੇ ਨਹੀਂ ਜਾਂਦਾ ਮੈਂ ਥੋੜੀ ਜਿਹੀ ਤਾਂ ਬੇਨਤੀ ਕੀਤੀ ਕਿਰਤਮ ਰੂਪ ਚ ਦ੍ਰਿਸ਼ਟਮਾਨ ਰੂਪ ਚ ਸੱਚ ਇਹ ਵੇ ਕਿ ਪਰਮਾਤਮਾ ਦੀ ਸਥਾਪਨਾ ਕਰੀਏ ਮੂਰਤ ਪਰਮਾਤਮਾ ਦੀ ਅਸੀਂ ਗੱਡ ਦਿੱਤੀ ਕਿਉਂਕਿ ਅੱਜ ਗੁਰੂ ਸਾਹਿਬ ਨੇ ਇਸ ਪੌੜੀ 'ਚ ਸਾਰੀਆਂ ਕੁੰਡੀਆਂ ਖੋਲੀਆਂ ਸਾਡੀਆਂ ਸ਼ੁਰੂਆਤ ਕਰਦੇ ਆ ਮਹਾਰਾਜ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਹਦਾ ਅਰਥ ਹੈ ਕਿ ਲੋਕਾਂ ਨੇ ਪੱਥਰ ਨੂੰ ਰੱਬ ਬਣਾ ਦਿੱਤਾ ਤੇ ਪੂਜਾ ਕਰੀ ਜਾ ਰਿਹਾ ਇਸ ਪਰਵਾਸਾ ਜੋਰ ਹੈ ਜਿਹੜਾ ਇਸ ਨੂੰ ਭਗਵਾਨ ਜਾਣ ਕੇ ਪੂਜੇਗਾ ਤੇ ਮਹਾਰਾਜ ਕਹਿੰਦੇ ਬੂਢੈ ਕਾਲੀ ਧਾਰ ਕਾਲੀ ਧਾਰ ਦਾ ਅਰਥ ਉਹ ਡੂੰਗਾ ਸਮੁੰਦਰ ਦਾ ਪਾਣੀ ਜਿੱਥੇ ਰੋਸ਼ਨੀ ਨਹੀਂ ਪਰ ਇਹਦੇ ਮੈਂ ਅਰਥ ਯੂੰ ਕਰਨਾ ਹੁੰਨਾ ਕਾਲੀ ਧਾਰ ਦਾ ਅਰਥ ਹੈ ਜਿੱਥੇ ਕਾਲਕ ਨਜ਼ਰ ਨਹੀਂ ਆਉਂਦਾ ਇਹ ਬੰਦੇ ਅਗਿਆਨਤਾ ਦੇ ਸਮੁੰਦਰ ਵਿੱਚ ਡੁੱਬ ਪਏ ਇਹਨਾਂ ਨੂੰ ਸਮਝ ਕੋਈ ਨਹੀਂ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੈ ਜੋ ਰਹਿ ਬੂਢੈ ਕਾਲੀ ਧਾਰ ਮਹਾਰਾਜ ਜੀ ਨੇ ਇੱਕ ਬਚਨ ਖੋਰ ਕਿਹਾ ਹੈ ਮਹਾਰਾਜ ਕਹਿੰਦੇ ਨੇ ਕਬੀਰ ਠਾਕੁਰ ਪੂਜੈ ਮੋਲ ਲੇ ਰੱਬ ਕਿਤੇ ਮੁੱਲ ਵਿਖਦਾ ਦੇਖਿਆ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਮੁੱਲ ਕਿਨੇ ਉਹ ਤਾਂ ਸਥਾਪਨ ਹੀ ਨਹੀਂ ਹੁੰਦਾ ਇਸ ਤਰ੍ਹਾਂ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਅਟ ਤੀਰਥ ਜਾਏ ਮਨ ਮਰਜ਼ੀ ਕਰਕੇ ਤੇ ਪਿਛਲੇ ਦਿਨ ਇਹ ਰੌਲਾ ਵੀ ਇੱਕ ਪਿਆ ਕਿਉਂਕਿ ਚੈਨਾ ਦੇ ਵਪਾਰ ਨੇ ਕੋਈ ਸ਼ੱਕ ਨਹੀਂ ਕਿ ਬਾਬੇ ਨਾਨਕ ਦੀ ਮੂਰਤੀ ਬਣਾ ਕੇ ਵੀ ਲੋਕਾਂ ਨੂੰ ਦੇ ਦਿੱਤੀ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਗੁਰਮਖੋ ਕਿ ਗੁਰੂ ਘਰ ਦੇ ਅੰਦਰ ਪੂਜਾ ਹੈ ਪਰ ਚੇਤੇ ਰੱਖਿਓ ਮੂਰਤ ਦੀ ਭਗਵਾਨ ਦੀ ਮੂਰਤ ਕੋਈ ਬਣਾ ਸਕਦਾ ਹੀ ਨਹੀਂ ਮਹਾਰਾਜ ਨੇ ਸ਼ਬਦ ਵਰਤੇ ਨੇ ਅੰਮ੍ਰਿਤ ਬਾਣੀ ਅੰਦਰ ਕਹਿਣ ਲੱਗੇ ਠਾਕੁਰ ਪੂਜੈ ਮੋਲ ਲੈ ਮਨਟ ਤੀਰਥ ਜਾਏ ਦੇਖਾ ਦੇਖੀ ਸਵਾੰਗ ਧਰ ਭੂਲੇ ਪਟਕਾ ਖਾਏ ਇੱਕ ਨੇ ਲਿਆਂਦੀ ਦੂਜੇ ਨੇ ਸਥਾਪਨ ਕਰ ਲਈ ਮੈਂ ਇਸ ਕਰਕੇ ਬੇਨਤੀ ਕਰਾਂਗਾ ਜੀ ਦੇਖੋ ਪਹਿਲੀ ਗੱਲ ਤਾਂ ਉਹਨੂੰ ਕੋਈ ਥਾਪ ਨਹੀਂ ਸਕਦਾ ਉਹ ਉਹ ਕੋਈ ਗੱਦੀਦਾਰ ਥੋੜਾ ਵੀ ਪਹਿਲੇ ਨੇ ਗੱਦੀ ਦੇਤੀ ਅੱਜ ਤੋਂ ਬਾਅਦ ਤੂੰ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ ਉਹ ਕਿਸੇ ਦਾ ਕੀਤਾ ਵੀ ਨਹੀਂ ਨਾ ਉਹ ਲੋਕਾਂ ਦੀ ਸਹਿਮਤੀ ਨਾਲ ਬਣਿਆ ਮਹਾਰਾਜ ਕਹਿੰਦੇ ਨੇ ਆਪੇ ਆਪ ਉਹ ਹੈ ਜ਼ਰੂਰ ਆਪੇ ਆਪ ਨਿਰੰਜਨ ਸੋਏ ਉਹ ਆਪਣੇ ਆਪ ਹੈ ਥੋੜਾ ਜਿਹਾ ਇਸ ਨੂੰ ਫਿਰ ਬੇਨਤੀ ਇਸ ਦੇ ਉਦੋਂ ਅਸੀਂ ਪਾਠ ਕੀਤਾ ਸੀ ਕਿ ਆਪੀ ਨੇ ਆਪ ਸਾਜਿਓ ਉਹਦੇ ਸਫੁਰ ਹੋਣ ਵਿੱਚ ਵੀ ਕਿਸੇ ਨੇ ਕਿਹਾ ਪ੍ਰਮਾਤਮਾ ਤੂੰ ਸਕਾਰ ਬਣਾ ਦੇ ਸਭ ਕੁਝ ਸੱਚੀ ਏ ਵੇ ਆਪੇ ਆਪ ਉਹ ਆਪਣੇ ਆਪ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੈ ਜ਼ਰੂਰ ਪਰ ਉਹਦੇ ਉੱਤੇ ਕੋਈ ਮਾਇਆ ਦਾ ਦਾਗ ਨਹੀਂ ਪਲੀਜ਼ ਇਹਨੂੰ ਫਿਰ ਬੇਨਤੀ ਸੁਣਿਓ ਮੈਂ ਇੱਕ ਵਾਰ ਅਰਥ ਆ ਕਿਆ ਸੀ ਮਾਇਆ ਦੇ ਅਰਥ ਆਸ ਦ੍ਰਿਸ਼ਟਮਾਨ ਮੰਨ ਲਓ ਇੱਥੇ ਕਰੰਸੀ ਡਾਲਰ ਹੈ ਇੰਡੀਆ ਚ ਰੁਪਈਆ ਹੈ ਬੰਗਲਾਦੇਸ਼ ਟਕਾ ਹੈ ਯੂਰਪ 'ਚ ਯੂਰੋ ਚੱਲਦਾ ਪਾਉਂਡ ਚੱਲਦਾ ਇਹ ਦਰਾਮ ਚੱਲਦੇ ਨੇ ਠੀਕ ਇਹਦੇ ਲਈ ਸੀ ਸ਼ਬਦ ਮਾਇਆ ਵਰਤਨੇ ਆ ਪਰ ਜਦੋਂ ਸਤਿਗੁਰੂ ਦੀ ਬਾਣੀ ਨੂੰ ਪੜ੍ਹੀਏ ਤੇ ਮਾਇਆ ਕੇਵਲ ਬਾਹਰ ਦੇ ਟਕੇ ਪੈਸੇ ਦਾ ਨਾਮ ਨਹੀਂ ਮਾਇਆ ਦਰਅਸਲ ਸਾਡੀ ਸੁਰਤ ਨੂੰ ਖਿੱਚਣ ਵਾਲੀ ਰੱਬ ਦੀ ਉਹ ਸ਼ਕਤੀ ਹੈ ਬਣਾਈ ਵੀ ਉਹਦੀ ਹੈ ਸੱਚ ਏਵੇ ਕਿ ਬੰਦੇ ਤੇ ਜਦੋਂ ਅਸਰ ਕਰਦੀ ਏ ਇਹਦੀ ਸੁਰਤ ਨੂੰ ਰੱਬ ਤੋਂ ਤੋੜ ਕੇ ਮਾਇਆ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ ਇੱਥੋਂ ਤੱਕ ਕਿ ਮਾਪਿਓ ਤਾਂ ਛੱਡੀਏ ਮੈਂ ਇੱਕ ਦਿਨ ਕਿਹਾ ਭਾਈ ਸਾਹਿਬ ਲਿਖਦੇ ਆ ਗੁਰਦਾਸ ਜੀ ਕਾਮਣ ਕਾਮਣ ਯਾਰੀਏ ਕੀਤੋ ਕਾਮਣ ਕੰਤ ਪਿਆਰੇ ਇਹ ਮਾਇਆ ਹੈ ਪਰ ਉਹਦੇ ਤੇ ਕੋਈ ਅਸਰ ਨਹੀਂ ਮਾਇਆ ਦਾ ਕਾਮਣ ਕਾਮਣ ਦਾ ਅਰਥ ਹੈ ਇਸਤਰੀ ਕਾਮਣੇ ਆ ਦੂਜੀ ਕਾਮਣੇ ਆ ਰਹੀ ਦਰ ਤੇ ਟੂਣਾ ਕਰਨ ਵਾਲੀ ਇੱਥੇ ਇਸਤਰੀ ਤੇ ਮਾਇਆ ਦੋਨਾਂ ਦੀ ਗੱਲ ਕੀਤੀ ਕਾਮਣ ਕਾਮਣੇ ਆਰੀਏ ਇਹ ਮਾਇਆ ਕਰਨ ਟੂਣੇ ਖਾਰੀਏ ਮਾਇਆ ਕਰਨ ਵਾਲੀਏ ਕਾਮਣੀਏ ਕੀਤੋ ਕਾਮਣ ਕੰਤ ਪਿਆਰੇ ਤੂੰ ਐਸ ਬੰਦੇ ਤੇ ਕਿਹੜਾ ਟੂਣਾ ਕਰ ਦਿੱਤਾ ਜੰਮੇ ਸਾਈ ਵਿਸਰਿਆ ਵਿਆਹਾਂ ਮਾਂ ਪਿਓ ਵਿਸਾਰੇ ਜਿੱਦਨ ਜੰਮਿਆ ਸੀ ਉਦੋਂ ਤਾਂ ਰੱਬ ਨੂੰ ਭੁੱਲ ਗਿਆ ਕਿਉਂਕਿ ਉਦੋਂ ਮਾਇਆ ਵਿਆਪ ਗਈ ਉਹ ਮੈਂ ਇੱਕ ਆਨੰਦ ਸਾਹਿਬ ਚ ਪਾਠ ਹੈ ਨਾ ਲਿਵ ਛੁੜਕੀ ਪਰ ਉਹਦੇ ਤੇ ਕੋਈ ਅਸਰ ਨਹੀਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਆਪਣਾ ਹੁਕਮ ਵਰਤਾ ਦਿੱਤਾ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ ਜੰਮੇ ਸਾਈਂ ਵਿਸਰਿਆ ਵਿਆਆ ਮਾਂ ਪਿਓ ਵਿਸਾਰੇ ਗੁਰੂ ਸਾਹਿਬ ਇੱਕ ਬਚਨ ਕਰਦੇ ਆ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਬੜੀ ਤਾਕਤ ਵਾਲੀ ਜੇ ਕੋਈ ਬੰਦਾ ਕਹੇ ਨਾ ਵੀ ਮੈਂ ਤਾਂ ਮਾਇਆ ਤੋਂ ਬੜਾ ਨਿਰਲੇਪ ਹੋ ਗਿਆ ਮੈਂ ਬੇਨਤੀ ਕਰਾਂਗਾ ਕਿ ਮਾਇਆ ਬੜੇ ਰੂਪਾਂ ਚ ਕਬੀਰ ਸਾਹਿਬ ਕਹਿੰਦੇ ਨੇ ਇਸ ਢੰਗ ਨਾਲ ਆਈ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਸਿਮਰਨ ਚ ਬੈਠਿਆਂ ਕਈ ਵਾਰੀ ਸਾਤੀ ਗੁਣੀ ਦਾ ਫੁਰਨਾ ਬਣ ਕੇ ਵੀ ਠੱਗ ਜਾਂਦੀ ਹੈ ਜਿਵੇਂ ਅਸੀਂ ਕਬੀਰ ਸਾਹਿਬ ਦਾ ਬਚਨ ਕਬੀਰ ਆਈ ਮੁਝੇ ਪੈ ਅਨ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀ ਨੂੰ ਉਦੇਸ ਅੱਗੇ ਇੱਕ ਪਾਠ ਆਵੇਗਾ ਜੀ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿਹਨੂੰ ਪਾਈ ਕਈ ਰੰਗਾਂ ਦੀ ਕਈ ਭਾਂਤਾਂ ਦੀ ਕਈ ਜਿੰਸਾਂ ਦੀ ਪਰ ਗੁਰੂ ਜੀ ਇੱਥੇ ਸ਼ਬਦ ਵਰਤ ਰਿਹਾ ਕਿ ਸਾਨੂੰ ਜੀਵਾਂ ਨੂੰ ਮਾਇਆ ਪੋ ਸਕਦੀ ਏ ਪਰ ਉਹ ਨਿਰੰਜਨ ਹੈ ਉਸ ਉੱਪਰ ਮਾਇਆ ਦਾ ਰੰਚਕ ਮਾਤਰ ਵੀ ਲੇਪ ਸ਼ੇਪ ਨਹੀਂ ਕਿਉਂਕਿ ਪਿੱਛੇ ਅਸੀਂ ਇੱਕ ਬਚਨ ਪੜ ਕੇ ਆਏ ਆ ਕਿ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਵੇ ਪ੍ਰਵਾਹ ਦੀ ਨਿਸ਼ਾਨੀ ਹੈ ਜਿਹਨੂੰ ਮਾਇਆ ਵਿਆਪਦੀ ਨਹੀਂ ਪਈ ਲਾਪਰਵਾਹ ਨਹੀਂ ਕਿਹਾ ਸਾਂਭਦਾ ਸਭ ਨੂੰ ਹੈ ਪਰ ਵੇ ਪ੍ਰਵਾਹ ਕੀ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਆਪਣੇ ਆਪ ਹੈ ਜਿਹਨੂੰ ਅਸੀਂ ਸਹਿਬ ਅੰਗ ਪੜ ਕੇ ਆਏ ਆ ਜਿਹਨੂੰ ਜਾਪ ਸਾਹਿਬ ਚ ਕਿਹਾ ਅਨਭਉ ਪ੍ਰਕਾਸ਼ ਆਪੇ ਆਪ ਨਿਰੰਜਨ ਸੋਏ ਇਹ ਕਹਿ ਦਿੱਤਾ ਮਤਾ ਇਸ ਨੂੰ ਤੁਸੀਂ ਨਾਸਤਿਕਤਾ ਨਾਲ ਜੋੜੋ ਕਿਉਂਕਿ ਜਦੋਂ ਗੁਰੂ ਜੀ ਨੇ ਕਿਹਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਅੱਧੀ ਤੋਕ ਲੈ ਕੇ ਤੁਸੀਂ ਮੇਰੀ ਗੱਲ ਬਾਬਾ ਜੀ ਕਹਿੰਦੇ ਇਹ ਨਾ ਕਹਿਣ ਲੱਗ ਪਿਓ ਕਿ ਮੈਂ ਤਾਂ ਰੱਬ ਬਾਰੇ ਕਹਿ ਦਿੱਤਾ ਹੁੰਦਾ ਹੀ ਨਹੀਂ ਥਾਪਿਆ ਹੀ ਨਹੀਂ ਜਾਂਦਾ ਪਰ ਮਹਾਰਾਜ ਕਹਿੰਦੇ ਮੈਂ ਇਹ ਆਸਤਿਕਤਾ ਦੱਸਣੀ ਚਾਹਨਾ ਖੈ ਜ਼ਰੂਰ ਪਰ ਜਿਸ ਢੰਗ ਨਾਲ ਤੁਸੀਂ ਥਾਪੀ ਬੈਠੇ ਹੋ ਐਸਾ ਨਹੀਂ ਆਪੇ ਆਪ ਨਿਰੰਜਨ ਸੋਏ ਹੁਣ ਅਗਲੀ ਬੇਨਤੀ ਕਿ ਮਹਾਰਾਜ ਇਹ ਹੈ ਪਰ ਦ੍ਰਿਸ਼ਟਮਾਨ ਚ ਕਿਵੇਂ ਪਤਾ ਲੱਗੇ ਤੁਸੀਂ ਕਹਿ ਰਹੇ ਹੋ ਨਿਰੰਜਨ ਹੈ ਫਿਰ ਗੁਰੂ ਜੀ ਕਹਿੰਦੇ ਨੇ ਜਿਨ ਸੇਵਿਆ ਜਿਨ ਦਰ ਤੇ ਜਿਸ ਨੇ ਸੇਵਿਆ ਦਾ ਅਰਥ ਸਿਮਰਿਆ ਤਿੰਨ ਪਾਇਆ ਮਾਨ ਮੈਂ ਥੋੜੇ ਜਿਹਾ ਅਰਥ ਅੱਜ ਕਰਨੇ ਨੇ ਵੀ ਕਈ ਕਿ ਇਹ ਇਸ ਪੌੜੀ ਦੇ ਸਭ ਤੋਂ ਜ਼ਿਆਦਾ ਮਹਿੰਗੇ ਅਰਥ ਨੇ ਹੁਣ ਜਿਨ ਸੇਵਿਆ ਇਹਦਾ ਸੇਵਿਆ ਦੇ ਕਰਤ ਕੀਤਾ ਸੇਵਾ ਕੀਤੀ ਇੱਕ ਸੇਵਿਆ ਦਾ ਅਰਥ ਹੈ ਸਿਮਰਨ ਕੀਤਾ ਤਿੰਨ ਪਾਇਆ ਮਾਨ ਤਿੰਨ ਦਰ ਤੇ ਤਿਸ ਨੇ ਪਾਇਆ ਮਾਨ ਮਾਨ ਦਾ ਅਰਥ ਹੈ ਇੱਜ਼ਤ ਹੁਣ ਇੱਥੇ ਪੁਰਾਤਨ ਅਰਥ ਕੁਝ ਵਿਦਵਾਨਾਂ ਨੇ ਕੀਤੇ ਕਿ ਜਿਨ ਸੇਵਿਆ ਜਿਨ੍ਹਾਂ ਨੇ ਸੇਵਿਆ ਤਿੰਨ ਪਾਇਆ ਮਾਨ ਉਹ ਮਾਨ ਦਾ ਅਰਥ ਕਰਦਿਆ ਪੁਖਤਾ ਸਬੂਤ ਕਹਿੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਸਭ ਤੋਂ ਵੱਡਾ ਰੱਬ ਦੀ ਖੋਣ ਦਾ ਸਬੂਤ ਏਵੇ ਕਿ ਜਿਨ੍ਹਾਂ ਬੰਦਗੀ ਕੀਤੀ ਉਹਨਾਂ ਨੇ ਮਾਣ ਕੇ ਦੱਸਿਆ ਵੀ ਆਪੇ ਆਪ ਨਿਰੰਜਨ ਸੋਏ ਮੈਂ ਫਿਰ ਅਰਜ਼ ਕਰਾਂਗਾ ਮੈਂ ਅਰਥ ਆਈ ਕਰਾਂਗਾ ਜੋ ਚੱਲ ਰਿਹਾ ਤੇ ਇਹ ਜਦੋਂ ਮੈਂ ਅਰਥ ਪੜ੍ਹੇ ਕਿਉਂਕਿ ਮੈਂ ਤਕਰੀਬਨ 15-20 ਟੀਕੇ ਰੋਜ਼ ਪੜ ਕੇ ਆਪ ਜੀ ਨਾਲ ਵਿਚਾਰ ਸਾਂਝੀ ਕਰ ਰਿਹਾ ਮੇਰੇ ਕੋਈ ਅਨੁਭਵੀ ਅਰਥ ਨਹੀਂ ਸਿੱਧੀ ਬੇਨਤੀ ਕਰਦੇ ਹਾਂ ਜੋ ਵਿਚਾਰ ਆਪਾਂ ਕਰ ਰਹੇ ਹੁਣ ਉੱਥੇ ਗੁਰੂ ਜੀ ਸ਼ਬਦ ਵਰਤ ਰਿਹਾ ਕਿ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ੍ਹਾਂ ਸੇਵਿਆ ਤਿਨ ਪਾਇਆ ਮਾਨ ਉਹਨਾਂ ਨੇ ਸਬੂਤ ਪਾ ਲਿਆ ਉਹ ਹੈ ਤੇ ਜਦੋਂ ਮੇਰੇ ਮਨ 'ਚ ਤੋਕਾਈ ਤੇ ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ ਹੈ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵੀ ਦਾਤਾ ਕਹਿੰਦੇ ਹੈ ਜ਼ਰੂਰ ਪਰ ਪਰਮਾਤਮਾ ਤੇਰਾ ਜਨ ਤੇਰਾ ਭਗਤ ਉਹ ਜਨਮ ਧਾਰਨ ਨੇ ਕੀਤਾ ਸੱਚੇ ਵੇ ਤੈਨੂੰ ਸੌਤ ਕਰ ਦਿੱਤਾ ਔਤਰਾ ਕਹਿੰਦੇ ਆ ਜਿਹਦੇ ਘਰ ਪੁੱਤਰ ਤੀ ਸੰਤਾਨ ਕੋਈ ਨਹੀਂ ਸੌਤ ਦਾ ਅਰਥ ਹੈ ਜਿਹਦੀ ਸੰਤਾਨ ਹੈ ਤੂੰ ਆਪੇ ਆਪ ਤਾਂ ਹੈ ਪਰ ਜਦੋਂ ਤੇਰੇ ਬੰਦਗੀ ਕਰਨ ਵਾਲੇ ਆਏ ਉਹਨਾਂ ਨੇ ਦੱਸ ਦਿੱਤਾ ਕਿ ਰੱਬ ਦੇ ਪੁੱਤਰ ਵੀ ਹੈ ਪਰ ਉਹ ਕਿਸੇ ਦਾ ਪੁੱਤਰ ਨਹੀਂ ਗੁਰੂ ਜੀ ਕਹਿ ਰਿਹਾ ਪਰ ਅਸੀਂ ਇਸੇ ਅਰਥ ਲਵਾਂਗੇ ਕਿ ਜਿਨ ਸੇਵਿਆ ਜਿਨੇ ਉਹਨਾਂ ਸਿਮਰਿਆ ਉਹਨੂੰ ਯਾਦ ਕੀਤਾ ਤਿਨ ਪਾਇਆ ਮਾਨ ਮਾਨ ਦਾ ਅਰਥ ਇੱਜ਼ਤ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਮਾਨ ਹੰਕਾਰ ਦਾ ਵੀ ਲਖਾਇਕ ਹੈ ਇੱਥੇ ਪਾਠ ਮਾਨ ਹੈ ਮਾਨ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ ਸਾਧੋ ਮਨ ਕਾ ਮਾਨ ਤਿਆਗੋ ਪਰ ਇੱਥੇ ਕਹਿ ਰਿਹਾ ਜਿਨ ਸੇਵਿਆ ਤਿਨ ਪਾਇਆ ਮਾਨ ਮਨ ਕਾ ਮਾਨ ਤਿਆਗੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਬਚਨ ਕਬੀਰ ਜੀ ਦਾ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਉਚਾਰਨ ਇੱਕ ਹੈ ਉਥੇ ਮਾਨ ਦਾ ਅਰਥ ਹੈ ਖੰਕਾਰ ਇੱਥੇ ਮਾਨ ਦਾ ਅਰਥ ਹੈ ਇੱਜ਼ਤ ਸਨਮਾਨ ਜਿਨ੍ਹਾਂ ਨੇ ਸੇਵਿਆ ਉਹਨਾਂ ਨੇ ਮਾਨ ਪ੍ਰਾਪਤ ਕੀਤਾ ਹੁਣ ਸਵਾਲ ਉੱਠਦਾ ਮਾਇਆ ਵਾਲਿਆਂ ਨੂੰ ਤੇ ਮਾਨ ਮਿਲਦੇ ਪਏ ਤਮਗੇ ਮਿਲਦੇ ਆ ਸਰੋਪੇ ਮਿਲਦੇ ਆ ਵੱਡੀਆਂ ਵੱਡੀਆਂ ਹਕੂਮਤਾਂ ਉਹਨਾਂ ਨੂੰ ਵੱਡੇ ਵੱਡੇ ਜਿਹੜੀਆਂ ਨੇ ਉਹ ਆਪਣੇ ਵੱਲੋਂ ਇਨਾਮ ਦਿੰਦੀਆਂ ਨੇ ਪਦਵੀ ਦਿੰਦੀਆਂ ਨੇ ਤਮਗੇ ਦਿੰਦੀਆਂ ਨੇ ਪਰ ਇਹ ਇਹ ਕੀ ਹੋਇਆ ਜਿੰਨੇ ਸੇਵਿਆ ਉਹਨੂੰ ਇੱਜ਼ਤ ਮਿਲ ਗਈ ਇਹ ਕੀ ਕੀ ਗੁਣ ਹੋਇਆ ਅੱਗੇ ਗੁਰੂ ਸਾਹਿਬ ਕਹਿੰਦੇ ਆ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹ ਮਾਨ ਕੇਵਲ ਇਸ ਲੋਕ ਦਾ ਨਹੀਂ ਸ਼ਬਦ ਦੀ ਬਰਕਤ ਸਿਮਰਨ ਵਿੱਚ ਏਡੀ ਵੱਡੀ ਤਾਕਤ ਹੈ ਕਿ ਜਿੰਨਾ ਵੀ ਸੇਵਿਆ ਭਾਵੇਂ ਉਹ ਫਾਨੀ ਸੰਸਾਰ ਵਿੱਚ ਇੱਕ ਬਿਨ ਸੰਹਾਰ ਸਰੀਰ ਵਿੱਚ ਰਹਿ ਕੇ ਗਏ ਜਿਸ ਸਰੀਰ ਵਿੱਚੋਂ ਸਿਮਰਨ ਕੇ ਗਏ ਸੱਚ ਇਹ ਰਹਿੰਦੀ ਦੁਨੀਆ ਤੋਂ ਕੁਝ ਸਰੀਰ ਦਾ ਵੀ ਸਨਮਾਨ ਹੁੰਦਾ ਹੈ ਅਸੀਂ ਬਾਣੀ 'ਚ ਇੱਕ ਸ਼ਬਦ ਲੈ ਲਈਏ ਜਿੰਨਾ ਸੇਵਿਆ ਸਾਰੇ ਵਿੱਚ ਆ ਜਾਣਗੇ ਜੀ ਸ਼ਬਦ ਤੇ ਅਰਥਾਂ ਦੀ ਲੋੜ ਨਹੀਂ ਐਨੀ ਗੋਬਿੰਦ ਗੋਬਿੰਦ ਗੋਬਿੰਦ ਸੰਗ ਜਿਨ ਸੇਵਿਆ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਤੇ ਮਾਨ ਕੀ ਮਿਲਿਆ ਆਡ ਦਮ ਕੋ ਛੀਪਰੋ ਹੋਇਓ ਲਖੀਣਾ ਸਿਮਰਿਆ ਅੱਡੀ ਦਮੜੀ ਦਾ ਛਿੰਬੇ ਨੂੰ ਗੁਰੂ ਨੇ ਲੱਖਾਂ ਦਾ ਰੱਬ ਨੇ ਬਣਾਤਾ ਸਿਮਰਨ ਅਗਲੀ ਬੇਨਤੀ ਬੁਨਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਰੋ ਭਇਓ ਗੁਣੀ ਗੀਰਾ ਇਹ ਤਿੰਨ ਪਾਇਆ ਮਾਨ ਰਬਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਤਿਨ ਪਾਇਆ ਮਾਨ ਤਿਨ ਤਿਆਗੀ ਮਾਇਆ ਪ੍ਰਗਟੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਬਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵਡਭਾਗਾ ਇਹ ਸਾਰਾ ਸ਼ਬਦ ਕਹਿ ਰਿਹਾ ਜਿਨ ਸੇਵਿਆ ਤਿਨ ਪਾਇਆ ਮਾਨ ਇੱਕ ਬਚਨ ਹਜ਼ੂਰ ਦਾ ਹੋਰ ਗੁਰੂ ਰਾਮਦਾਸ ਜੀ ਦਾ ਬਚਨ ਹੈ ਜੀ ਨੀਚ ਜਾਤ ਹਰ ਜਪਤਿਆਂ ਤਿੰਨ ਪਾਇਆ ਮਾਨ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਮਹਾਰਾਜ ਕਹਿੰਦੇ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਇਹ ਪੁਰਾਣ ਘਟਨਾ ਕਿ ਦੇਖੋ ਜੇ ਬਿਦਰ ਦਰਯੋਧਨ ਕਰਨੀ ਗਏ ਗਏ ਵੈਗੁਰੂ ਕ੍ਰਿਸ਼ਨ ਬਿਦਰ ਕਰ ਗਏ ਦਰਯੋਧਨ ਦੇ ਨਹੀਂ ਤੇ ਮਹਾਰਾਜ ਅੱਗੇ ਜਿਹੜੇ ਦੋ ਪ੍ਰਮਾਣ ਦਿੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਭਗਤ ਨੇ ਰਬਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇਕ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਕਿਉਂ ਪਏ ਕਿਉਂਕਿ ਜਿਨ ਸੇਵਿਆ ਤਿਨ ਪਾਇਆ ਮਾਨ ਨਾਮ ਦੇ ਪ੍ਰੀਤ ਲੱਗੀ ਖਰ ਸੇਤੀ ਲੋਕ ਛੀਪਾਂ ਕਹਿ ਬੁਲਾਏ ਨਾਮਦੇਵ ਦਾ ਪਿਆਰ ਮੁਹੱਬਤ ਰੱਬ ਨਾਲ ਪ੍ਰਭੂ ਨਾਲ ਬਣ ਗਈ ਲੋਕ ਫਿਰ ਵੀ ਛਿੰਬਾ ਕਹੀ ਜਾਂਦੇ ਨੇ ਪਰ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਨੇ ਵਡਿਆਈ ਕੀ ਦਿੱਤੀ ਲੋਕ ਛੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਤਿੰਨ ਪਾਇਆ ਮਾਨ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਖਰ ਨਾਮ ਦਿਓ ਲਿਆ ਮੁਖ ਲਾਏ ਚਲੋ ਦੋਖ ਬਚਨ ਮੈਂ ਇੱਕ ਹੋਰ ਕਿਉਂਕਿ ਮੈਂ ਸਮੇਂ ਦੇ ਲਿਆਜ ਨਾਲ ਯਤਨ ਕਰਨਾ ਵੀ ਅਰਥ ਜ਼ਿਆਦਾ ਹੋਣ ਦੇਖੋ ਇੱਕ ਬਚਨ ਇਹ ਜਦੋਂ ਮਾਨ ਮਿਲਦਾ ਹੈ ਨਾ ਜਿੰਨੂੰ ਵੀ ਮਿਲਦਾ ਹੈ ਰੋਹਾਨੀ ਮਾਨ ਮੈਂ ਕਹਿ ਰਿਹਾ ਦੁਨੀਆ ਦੇ ਵਿੱਚ ਕਈ ਵਾਰੀ ਉਹਨੂੰ ਠੋਕਰਾ ਬੜੀਆਂ ਪੈਂਦੀਆਂ ਇਹ ਜਿੰਨੂੰ ਵੀ ਮਾਨ ਮਿਲਦਾ ਹੈ ਉਹ ਕਦੀ ਵੀ ਉਸ ਮਾਨ ਨੂੰ ਆਪਣੀ ਕਮਾਈ ਨਾਲ ਜੋੜ ਕੇ ਨਹੀਂ ਚੱਲਦਾ ਉਹ ਜਦੋਂ ਵੀ ਮਾਨ ਨੂੰ ਵੇਖਦਾ ਸਨਮਾਨ ਨੂੰ ਰੱਬ ਦੀ ਕਿਰਪਾ ਨਾਲ ਜੋੜ ਕੇ ਦੇਖਦਾ ਹੈ ਦੋ ਬਚਨ ਨੇ ਇੱਕ ਭਗਤ ਰਵਿਦਾਸ ਜੀ ਦਾ ਜੀ ਉਹ ਸ਼ਬਦ ਹੈ ਮੇਰੀ ਜਾਤ ਕੁੱਟ ਬਾਂਡਲਾ ਮੇਰੀ ਜਾਤ ਹੈ ਉਹਨਾਂ ਲੋਕਾਂ ਚੋਂ ਮੈਂ ਜਿਹੜਾ ਚਮੜਾ ਮਰੇ ਕੋਈ ਪਸ਼ੂ ਦਾ ਵੱਢ ਕੇ ਖਲ ਲਾਂਦੇ ਆ ਚਮ ਲਾਂਦੇ ਆ ਤੇ ਸਕਾ ਕੇ ਉਹਦੀਆਂ ਜੁੱਤੀਆਂ ਬਣਾ ਕੇ ਉਹਨੂੰ ਕੁੱਟਦੇ ਤੇ ਕੱਟਦੇ ਆ ਮੇਰੀ ਜਾਤ ਕੁੱਟ ਬਾਂਡਲਾ ਢੋਰ ਟਵੰਤਾ ਨਿਤੈ ਬਨਾਰਸੀ ਆਸ ਪਾਸਾ ਕਹਿੰਦੇ ਨੇ ਮੈਂ ਬਨਾਰਸ ਦੇ ਚੁਗਿਰਦੇ ਰੋਜ਼ ਢੋਲ ਢੋਣ ਵਾਲਾ ਅਬ ਵਿਪਰ ਪ੍ਰਧਾਨ ਬੇਨਤੀ ਸੁਣਿਓ ਤਿੰਨ ਪਾਇਆ ਮਾਨ ਵਿਪਰ ਦਾ ਅਰਥ ਹੈ ਬ੍ਰਾਹਮਣ ਤੇ ਐਵੇਂ ਬ੍ਰਾਹਮਣ ਕੋਈ ਭਾਟੜਾ ਤਾਦਕ ਨਹੀਂ ਵੈਗਰੂ ਮੈਂ ਚੇਦੇ ਜਾਤ ਨਹੀਂ ਕਹਿ ਰਿਹਾ ਕੇਵਲ ਕੋਈ ਆਪਣੀ ਰੋਜ਼ੀ ਦੇ ਖਾਤਰ ਨਹੀਂ ਜਿਹੜਾ ਬਨਾਰਸ ਵਿੱਚ ਸਭ ਤੋਂ ਟੌਪ ਦਾ ਵਿਦਵਾਨ ਹੈ ਨਾਮ ਨਹੀਂ ਦਿੱਤਾ ਉਹਦਾ ਜਿਹੜਾ ਸਭ ਤੋਂ ਸਿਰੇ ਦਾ ਵਿਦਵਾਨ ਹੈ ਜਿਹੜਾ ਬ੍ਰਹਮ ਕਰਮਾਂ ਵਿੱਚ ਸ੍ਰੇਸ਼ਟ ਹੈ ਭਗਤ ਜੀ ਕਹਿੰਦੇ ਆ ਵੈਗਰੂ ਅੱਜ ਤੇਰੇ ਜੁੱਤੀਆਂ ਗੰਡਣ ਵਾਲੇ ਭਗਤ ਦੇ ਚੌਂਪੜੀ ਸਾਹਮਣੇ ਆ ਕੇ ਜਦੋਂ ਮੇਰੇ ਪੈਰਾਂ 'ਚ ਡਿੱਗਿਆ ਮੇਰੀਆਂ ਅੱਖਾਂ ਭਾਰੀਆਂ ਰੱਬਾ ਹਾਂ ਤੇ ਮੈਂ ਚਮਾਰੀਏ ਮੱਥੇ ਤੇਰੇ ਨਾਮ ਨੂੰ ਟਿਕਦੇ ਪਏ ਮੈਂ ਬੇਨਤੀ ਕਰਾਂ ਇਹ ਨਾਮ ਦਾ ਮਾਨਖ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਮੈਂ ਇੱਕ ਹੋਰ ਬੇਨਤੀ ਕਰਾਂ ਪਿਛਲੇ ਦਿਨੀ ਕਈ ਵਾਰੀ ਜਦੋਂ ਕਥਾ ਕਰਨ ਜਾਂਦਾ ਨਾ ਬਾਹਰ ਜਿਹੜੇ ਸੱਜਣ ਨਾਲ ਜਾਂਦੇ ਆ ਤੇ ਸੰਗਤ ਉਹਨਾਂ ਨੂੰ ਸਰੋਪੇ ਦਿੰਦੀ ਹੈ ਦੋ ਤਿੰਨ ਥਾਵਾਂ ਤੇ ਮੇਰੇ ਇਸ ਤਰ੍ਹਾਂ ਹੋਇਆ ਤੇ ਮੈਂ ਉਹ ਜਿਹੜੇ ਨਾਲ ਜਦੋਂ ਬਾਹਰ ਜਾ ਖਲੋ ਜਾਂਦੇ ਨੇ ਜੇ ਪੁੱਛਣਾ ਨਹੀਂ ਨਹੀਂ ਨਹੀਂ ਭਾਈ ਸੇ ਸਰੋਪੇ ਦੇ ਲਾਇਕ ਨਹੀਂ ਮੈਂ ਇਹ ਗੱਲ ਚੇਤੇ ਰੱਖਿਓ ਜੇ ਇਹਨੂੰ ਛੱਡ ਕੇ ਬਾਹਰ ਭੱਜੋਗੇ ਤੇ ਗੁਰੂ ਦੀ ਖੁਸ਼ੀ ਤੋਂ ਬਾਹਰ ਜਾਂਦੇ ਪਏ ਇਸ ਸਰੋਪੇ ਨੂੰ ਅਸੀਂ ਵੇਖੋ ਸਾਡੇ ਬੰਦੇ ਕਰਦੇ ਆ ਜਦੋਂ ਸਰੋਪਾ ਮਿਲਦਾ ਨਾ ਦਰਬਾਰ ਸਭ ਤੇ ਅਕਸਰ ਦੇਖਿਆ ਹੋਣਾ ਮਿਲਦਿਆਂ ਸਾਰ ਲਾ ਕੇ ਨਾਲ ਦੇ ਨੂੰ ਫੜਾ ਦਿੰਦੇ ਹਿੰਦੁਸਤਾਨ ਦਾ ਇੱਕ ਪ੍ਰਾਈਮ ਮਿਨਿਸਟਰ ਆਇਆ ਮੈਂ ਨਾਂ ਨਹੀਂ ਲੈਣਾ ਸਰੋਪਾ ਮਿਲਿਆ ਉਹਨੇ ਕੀਰਤਨ ਸੁਣਿਆ ਜਿੰਨੀ ਦੇਰ ਤੱਕ ਉਹ ਬੰਦਾ ਜੋੜਿਆਂ 'ਚ ਨਹੀਂ ਗਿਆ ਗੱਡੀ 'ਚ ਨਹੀਂ ਬੈਠਾ ਉਹਨੇ ਗੁਰੂ ਰਾਮਦਾਸ ਦਾ ਸਰੋਪਾ ਨਹੀਂ ਉਤਾਰਿਆ ਸਰਦਾਰ ਜੀ ਨੇ ਮੈਂ ਇਸ ਕਰਕੇ ਬੇਨਤੀ ਕਰਾਂਗਾ ਇਹ ਜਿਹੜਾ ਮਾਨ ਸਨਮਾਨ ਜੇ ਸੰਗਤ ਸੇਵਾ ਕਰਕੇ ਮਿਲਦਾ ਤੁਸੀਂ ਭਾਂਡੇ ਮਾਂਜ ਰਹੇ ਹੋ ਮੰਨ ਲਓ ਉੱਤੇ ਸੰਗਤ ਮਾਨ ਦਿੰਦੀ ਏ ਹਾਂ ਦੁਖਦਾਈ ਉਦੋਂ ਵੇ ਜਦੋਂ ਸੇਵਾ ਤੋਂ ਵੱਖਰੀ ਖੋਂਦ ਕਾਇਮ ਕਰਾਂਗੇ ਜਦੋਂ ਇਹ ਕਹਾਂਗੇ ਮਾਲਕ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਫਿਰ ਹੰਕਾਰ ਨਹੀਂ ਇੱਥੇ ਭਗਤ ਸਾਹਿਬ ਸ਼ਬਦ ਵਰਤ ਰਿਹਾ ਕਿ ਮੈਂ ਰੋਜ਼ ਬਨਾਰਸ ਨੇੜੇ ਪਸ਼ੂ ਢੋਨਾ ਅਬ ਵਿਪਰ ਪ੍ਰਦਾਨ ਤੈ ਕਰੈ ਡੰਡੋਤ ਤੇਰੇ ਨਾਮ ਸ਼ਰਨਾਏ ਰਬਦਾਸ ਦਾਸਾ ਪਰਮਾਤਮਾ ਇਹ ਤੇਰੇ ਨਾਮ ਦੀ ਵਡਿਆਈ ਹੈ ਇਹ ਗੱਲ ਗੁਰੂ ਰਾਮਦਾਸ ਨੇ ਕਹੀ ਹਮ ਰੁਲਤੇ ਫਿਰਤੇ ਇਹ ਵਡਿਆਈ ਸਾਡੀ ਨਹੀਂ ਜਿਨ ਸੇਵਿਆ ਤਿਨ ਪਾਇਆ ਮਾਨ ਪਰ ਉਸ ਮਾਨ ਨੂੰ ਆਪਣੀ ਕਮਾਈ ਨਾਲ ਨਹੀਂ ਜੋੜ ਰਹੇ ਮਹਾਰਾਜ ਕਹਿੰਦੇ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਖੰਮ ਥਾਪੇ ਕੀਰੇ ਖੰਮ ਥਾਪੇ ਤੂੰ ਮਾਨ ਦਿੱਤਾ ਸਾਨੂੰ ਕੀੜਿਆਂ ਨੂੰ ਥਾਪਣਾ ਦਿੱਤੀ ਤੂੰ ਗੁਰ ਸਤਗੁਰ ਸੰਗ ਕੀਰੇ ਖੰਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੈ ਸਭ ਸੋਖ ਸੰਤਾਪੇ ਇਹ ਦ੍ਰਿਸ਼ਟਮਾਨ ਦਾ ਵੀ ਭਗਤ ਜੀ ਨੂੰ ਮਿਲਿਆ ਗੁਰੂ ਰਾਮਦਾਸ ਜੀ ਨੂੰ ਮਿਲਿਆ ਇਸ ਤੋਂ ਅਗਲੀ ਬੇਨਤੀ ਇਹ ਮਾਨ ਕੇਵਲ ਸਰੀਰ ਤੌਰ ਤੇ ਨਹੀਂ ਗੁਰੂ ਜੀ ਕਹਿੰਦੇ ਨੇ ਜਿਹੜਾ ਨਾਮ ਜਪਦਾ ਉਹਨੂੰ ਰੱਬ ਦੀ ਦਰਗਾਹ ਵਿੱਚ ਵੀ ਸਰੋਪੇ ਮਿਲਦੇ ਆ ਮਾਰੇ ਦਾ ਬਚਨ ਕਹੇ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਜਿਨ ਸੇਵਿਆ ਤਿਨ ਪਾਇਆ ਮਾਨ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਿਉ ਲੋਕ ਸੁਣਾਈ ਸੀ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਜਿਨ੍ਹਾਂ ਨੇ ਜਪਿਆ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮਿਟਣ ਹਾਰਾ ਅਰਥ ਤੋਂ ਦੂਰ ਨਹੀਂ ਜਾਣਾ ਕਿ ਉਹ ਥਾਪਿਆ ਨਹੀਂ ਜਾ ਸਕਦਾ ਉਹ ਕਿਸੇ ਦਾ ਕੀਤਾ ਨਹੀਂ ਹੋਇਆ ਉਹ ਆਪਣੇ ਆਪ ਹੈ ਸੁਤੇ ਸਿਦਕ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ੍ਹਾਂ ਨੇ ਸੇਵਿਆ ਉਹਨਾਂ ਨੇ ਇੱਜ਼ਤ ਪਾਈ ਅੰਦਰੂਨੀ ਤੌਰ ਤੇ ਹੁਣ ਮਹਾਰਾਜ ਫਿਰ ਅੱਗੇ ਸਾਨੂੰ ਪਤਾ ਹੈ ਕਹਿੰਦੇ ਮੈਂ ਬੇਨਤੀ ਕੀਤੀ ਚੌਥੀ ਪੌੜੀ ਤੋਂ ਸਾਧਨਾ ਸ਼ੁਰੂ ਹੋਈ ਜਦੋਂ ਪੁੱਛਿਆ ਨਾ ਮਹਾਰਾਜ ਕੀ ਕਰੀਏ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਹੁਣ ਇਸ ਇੱਕ ਤੁਕ ਵਿੱਚ ਕਿਹਾ ਵੀ ਜਿੰਨੇ ਜਪਿਆ ਉਹਨੇ ਮਾਨ ਪਾਇਆ ਤੇ ਗੁਰੂ ਜੀ ਸਾਨੂੰ ਇਹ ਦੱਸੋ ਜਪਣ ਦੀ ਜੁਗਤ ਕੀ ਹੈ ਅੱਗੇ ਫਿਰ ਗੁਰੂ ਜੀ ਕਹਿੰਦੇ ਆ ਨਾਨਕ ਗਾਵੀਐ ਗੁਣੀ ਨਿਧਾਨ ਨਾਨਕ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਿਹਾ ਗਾਵੀਐ ਤੂੰ ਗਾ ਗੁਣੀ ਨਿਧਾਨ ਨਿਧਾਨ ਦਾ ਲਫ਼ਜ਼ੀ ਅਰਥ ਹੁੰਦਾ ਜੀ ਖਜ਼ਾਨਾ ਜਿਹੜਾ ਗੁਣਾ ਦਾ ਖਜ਼ਾਨਾ ਹੈ ਜਿਹਦੇ ਗੁਣਾ ਦਾ ਅੰਤ ਕੋਈ ਨਹੀਂ ਇਹ ਬੰਦਿਆ ਤੂੰ ਉਸ ਪਰਮਾਤਮਾ ਨੂੰ ਗਾ ਉਸ ਪਰਮੇਸ਼ਵਰ ਨੂੰ ਗਾ ਤੇ ਜਿਵੇਂ ਅਸੀਂ ਕੱਲ ਦੇਖਿਆ ਸੀ ਹੁਣ ਇਹ ਬੇਨਤੀ ਹੈ ਗਾਉਂਦਾ ਹਰ ਬੰਦਾ ਹੀ ਹੈ ਜਿਨੇ ਕਦੀ ਵੀ ਕਿਤੇ ਵਾਜਾ ਨਹੀਂ ਪਕੜਿਆ ਯਾਦ ਰੱਖਿਓ ਕੱਲਾ ਉਹ ਵੀ ਗੁਣਗਣਾਣ ਲੱਗ ਪੈਂਦਾ ਕੰਮ 'ਚ ਬੈਠਾ ਗਾਈ ਜਾਏਗਾ ਗੱਡੀ 'ਚ ਬੈਠਾ ਗਾਈ ਜਾਏਗਾ ਗੁਰੂ ਸਾਹਿਬ ਕਹਿੰਦੇ ਤੇ ਗਾਉਣ ਦਾ ਮਤਲਬ ਇਹ ਵੀ ਹੈ ਕਿ ਤੂੰ ਪਰਮਾਤਮਾ ਦੀ ਸਿਫਤ ਕਰ ਗੁਰੂ ਜੀ ਅੱਗੇ ਕਹਿੰਦੇ ਨੇ ਫਿਰ ਕੀ ਕਰੀਏ ਜੀ ਇਹ ਤਾਂ ਕਹਿ ਦਿੱਤਾ ਨਾਨਕ ਗਾਵੀਐ ਗੁਣੀ ਨਿਦਾਨ ਹੁਣ ਗਾਉਣ ਲੱਗਿਆਂ ਕਿਸ ਗੱਲ ਦਾ ਖਿਆਲ ਰੱਖੀ ਅੱਗੇ ਫਿਰ ਗੁਰੂ ਜੀ ਕਹਿੰਦੇ ਆ ਗਾਵੀਐ ਸੁਣੀਐ ਜੋ ਤੂੰ ਗਾ ਰਿਹਾ ਉਹਨੂੰ ਸੁਣ ਕਿਉਂਕਿ ਕੱਲ ਅੱਗੇ ਚਾਰ ਪੌੜੀਆਂ ਕੇਵਲ ਸੁਣਿਆ ਦੀਆਂ ਨੇ ਉਹਨੂੰ ਗਾ ਤੇ ਫਿਰ ਉਹਨੂੰ ਸੁਣ ਇਹ ਸਮਝੋ ਤੂੰ ਰਸਨਾ ਨਾਲ ਗੁਰੂ ਬੋਲ ਤੇ ਕੰਨਾਂ ਨਾਲ ਸੁਣ ਤੂੰ ਰਸਨਾ ਨਾਲ ਬਾਣੀ ਨੂੰ ਪੜ ਤੇ ਕੰਨਾਂ ਦੇ ਨਾਲ ਪਰਮੇਸ਼ਵਰ ਦੀ ਬਾਣੀ ਨੂੰ ਸੁਣ ਕਿਉਂ ਜੀ ਜਦੋਂ ਗਾਏਗਾ ਸੁਣੇਗਾ ਤੇ ਸੁਣਦਿਆਂ ਸੁਣਦਿਆਂ ਤੇਰੇ ਅੰਦਰ ਪਰਮਾਤਮਾ ਲਈ ਅਥਾ ਪ੍ਰੇਮ ਪੈਦਾ ਹੋ ਜਾਏਗਾ ਗਾਵੀਐ ਸੁਣੀਐ ਤੇ ਨਾਲ ਬਚਨ ਕੀਤਾ ਮਨ ਰੱਖੀਐ ਭਾਉ ਐਵੇਂ ਬੱਦਾ ਚੱਟੀ ਨਹੀਂ ਉਹਨੂੰ ਦਿਲੋਂ ਪਿਆਰ ਕਰਕੇ ਦਿਲੋਂ ਪਿਆਰ ਕਰਕੇ ਉਹਨੂੰ ਗਾ ਸੱਚੀ ਮੁੱਚੀ ਜਦੋਂ ਕੋਈ ਦਿਲੋਂ ਪਿਆਰ ਕਰਕੇ ਗਾਉਂਦਾ ਹੈ ਉਹਦੇ ਗਾਉਣ ਦਾ ਤਰੀਕਾ ਹੀ ਵੱਖਰਾ ਹੁੰਦਾ ਤੁਰ ਅੰਦਰ ਅੰਦਰ ਤੋਂ ਗਾ ਤੂੰ ਮੈਂ ਇੱਕ ਵਾਰ ਉਦਾਹਰਨ ਦਿੱਤੀ ਸੀ ਕਿ ਅਕਬਰ ਦਾ ਨੌ ਰਤਨਾ ਵੀ ਸੀ ਤਾਨਸੈਨ ਉਹ ਗਾਉਂਦਾ ਸੀ ਤੇ ਅਕਬਰ ਨੇ ਇੱਕ ਦਿਨ ਗੱਲ ਦਾ ਕੈਂਠਾ ਉਤਾਰ ਕੇ ਕਹਿ ਦਿੱਤਾ ਸੀ ਤਾਨਸੈਨ ਤੇਰੇ ਤੋਂ ਅੱਗੇ ਗਾਇਕੀ ਖਤਮ ਹੈ ਜੋ ਕੁਝ ਤੂੰ ਗਾ ਸਕਣਾ ਤੇਰੇ ਵਰਗਾ ਕਿਸੇ ਨਹੀਂ ਗਾਇਆ ਉਸ ਵਕਤ ਕਹਿੰਦੇ ਨੇ ਕਿ ਤਾਨਸੈਨ ਨੇ ਕਿਹਾ ਨਹੀਂ ਮੇਰੇ ਤੋਂ ਵੱਧ ਵੀ ਕੋਈ ਗਾਣ ਵਾਲਾ ਹੈ ਉਹਨੇ ਕਿਹਾ ਕੌਣ ਉਹ ਕਹਿੰਦਾ ਮੇਰਾ ਗੁਰੂ ਹਰੀਦਾਸ ਤੇ ਅਕਬਰ ਨੇ ਕਿਹਾ ਉਹਨੂੰ ਦਰਬਾਰ 'ਚ ਬੁਲਾ ਉਹ ਕਹਿੰਦਾ ਦਰਬਾਰਾਂ 'ਚ ਨਹੀਂ ਗਾਉਂਦਾ ਉਹਨੂੰ ਸੁਣ ਲਈ ਉਹਦੀ ਝੌਂਪੜੀ ਜਾਣਾ ਪੈਂਦਾ ਸੰਖੇਪ ਜਿਹਾ ਉਹ ਗਿਆ ਅਕਬਰ ਨਾਲ ਉਹਦੇ ਤੇ ਕੁਦਰਤੀ ਤੌਰ ਤੇ ਜੋ ਤਾਨਸੈਨ ਨੇ ਗਾਇਆ ਸੀ ਕੋਈ ਉਹਦੇ ਗੁਰੂ ਖਰੀਦਾਸ ਨੇ ਗਾਇਆ ਅੱਧੀ ਰਾਤ ਨੂੰ ਯਮਨਾ ਦੇ ਕਿਨਾਰੇ ਉਹਦੀ ਚੌਂਪੜੀ ਸੀ ਇਸ਼ਨਾਨ ਕਰਕੇ ਨਿਕਲਿਆ ਕੱਲਾ ਗਾ ਰਿਹਾ ਸੀ ਭਜਨ ਇਹ ਪਿੱਛੇ ਸੁਣ ਰਹੇ ਸਨ ਅਕਬਰ ਜੜ ਹੋ ਗਿਆ ਟਿਕ ਗਿਆ ਜਦੋਂ ਉਹਨੇ ਗਾਣਾ ਬੰਦ ਕੀਤਾ ਤੇ ਤਾਨ ਸੈਨ ਨੂੰ ਪੁੱਛਦਾ ਅਕਬਰ ਗਾਇਆ ਤੂੰ ਵੀ ਅੱਜ ਇਹ ਸੁਰਾਂ ਇਹ ਹੀ ਲਾਈਆਂ ਉਹਨੇ ਵੀ ਉਹ ਗਾਇਆ ਪਰ ਇਹਦੇ ਗਾਨ ਨੇ ਅੰਦਰ ਧੂਪ ਆ ਦਿੱਤੀ ਟਿਕਾ ਦਿੱਤਾ ਕਹਿੰਦਾ ਫਰਕ ਇਹ ਨਹੀਂ ਮੈਂ ਜਦੋਂ ਗਾਣਾ ਤੇ ਮਨ ਵਿੱਚ ਤੈਨੂੰ ਰੱਖ ਕੇ ਗਾਣਾ ਮੇਰਾ ਗੁਰੂ ਜਦੋਂ ਗਾਉਂਦਾ ਤੇ ਅੰਦਰ ਰੱਬ ਨੂੰ ਰੱਖ ਕੇ ਗਾਉਂਦਾ ਹੈ ਫਰਕ ਇਹਨਾਂ ਮੈਂ ਗਾਣਾ ਤੇ ਸੱਚੀ ਮੁੱਚੀ ਮੇਰਾ ਧਿਆਨ ਤੇਰੇ ਵੱਲ ਮੈਂ ਤੇਰੇ ਲਈ ਗਾਉਣਾ ਤੂੰ ਇਨਾਮ ਦੇਵੇਂਗਾ ਮੇਰਾ ਗੁਰੂ ਜਦੋਂ ਗਾਉਂਦਾ ਉਹ ਰੱਬ ਲਈ ਗਾਉਂਦਾ ਹੈ ਤੇ ਜਦੋਂ ਕੋਈ ਰੱਬ ਲਈ ਅੰਦਰੋਂ ਗਾਵੇ ਤੇ ਅੰਦਰਾਂ ਨੂੰ ਤੂੰ ਜ਼ਰੂਰ ਪਾਉਂਦਾ ਹੈ ਗੁਰੂ ਜੀ ਕਹਿੰਦੇ ਆ ਉਹਨੂੰ ਪਹਿਲੀ ਗੱਲ ਗਾ ਕਿਉਂਕਿ ਉਹਦਾ ਤਰੀਕਾ ਹੈ ਨਾਨਕ ਗਾਵੀਐ ਗੁਣੀ ਨਿਧਾਨ ਗੁਣਾ ਦੇ ਖਜ਼ਾਨੇ ਨੂੰ ਗਾ ਤੇ ਮਹਾਰਾਜ ਫਿਰ ਕਹਿੰਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ ਮਨ ਚ ਪ੍ਰੇਮ ਰੱਖ ਕੇ ਉਹਨੂੰ ਗਾ ਤੂੰ ਤੇ ਗੁਰੂ ਜੀ ਇੱਕ ਬਚਨ ਹੋਰ ਵੀ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦਾ ਕਹਿੰਦੇ ਨੇ ਜ਼ਬਾਨ ਨਾਲ ਪੜ ਲਓ ਤੇ ਕੰਨਾਂ ਨਾਲ ਸੁਣ ਲਓ ਤਿੰਨ ਤਿੰਨ ਸਾਧਨਾਂ ਨੇ ਤਿੰਨੇ ਦੋ ਕਹੀਆਂ ਜ਼ਬਾਨ ਨਾਲ ਗਾ ਲੈ ਕੰਨਾਂ ਨਾਲ ਸੁਣ ਲੈ ਤੇ ਮੈਂ ਕਈ ਵਾਰੀ ਕਹਿਣਾ ਵੀ ਚਲੋ ਸਾਡੀ ਗੱਲ ਤੇ ਭਰੋਸਾ ਨਾ ਕਰਿਓ ਕਿਉਂਕਿ ਸੀ ਮਾਇਆ 'ਚ ਗਰਸੇ ਜੀਵ ਖਾਂ ਜਿਸ ਗੁਰੂ ਦੀ ਗੱਲ ਕਰਨੇ ਆ ਨਾ ਉਹ ਲਿਖ ਕੇ ਦਿੰਦਾ ਪਿਆ ਮੈਂ ਤੈਨੂੰ ਲਿਖ ਕੇ ਦੇ ਦਿਆਂਗਾ ਤੂੰ ਕਦੀ ਜਮਾਂ ਦੇ ਘਰ ਨੂੰ ਨਹੀਂ ਜਾਏਗਾ ਜੇਵਾ ਗੁਣ ਗੋਬਿੰਦ ਭਜੋ ਗਾਵੀਐ ਸੁਣੀਐ ਮਨ ਰੱਖੀਐ ਭਾਉ ਜੇਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ ਪਰੈ ਨਾ ਜਮ ਕੈ ਤਾਮ ਗੁਰੂ ਜੀ ਕਹਿ ਰਿਹਾ ਕਿ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਉਹਨੂੰ ਗਾ ਫਿਰ ਕੰਨਾਂ ਨਾਲ ਸੁਣ ਮਨ ਇੱਥੇ ਮਨ ਦੇ ਨੰਨੇ ਨੂੰ ਸਿਹਾਰੀਏ ਮਨ ਵਿੱਚ ਰੱਖੀਐ ਭਾਉ ਆਪਣੇ ਮਨ 'ਚ ਜਿਹਨੂੰ ਗਾ ਰਿਆ ਸੋਨੇ ਉਹਦੇ ਪ੍ਰਤੀ ਪ੍ਰੇਮ ਰੱਖ ਫਿਰ ਇਹਦਾ ਫਲ ਕੀ ਮਿਲੇਗਾ ਜੀ ਦੁੱਖ ਪਰ ਹਰ ਦੁੱਖ ਤੇ ਸਮਝ ਗਏ ਪਰ ਹਰ ਦਰਤ ਹੁੰਦਾ ਦੂਰ ਕਰ ਦੇਣਾ ਹਟਾ ਦੇਣਾ ਖੋ ਲੈਣਾ ਕਈ ਵਾਰੀ ਅਰਥ ਕਰਦੇ ਦੁੱਖ ਪਰ ਹਰ ਜਿਹੜੇ ਮਨ 'ਚ ਅੱਗੇ ਦੁੱਖ ਹੀ ਦੁੱਖ ਹੈ ਸੱਚੀ ਮੁੱਚੀ ਲਬਾ ਲਬ ਦੁੱਖ ਨਾਲ ਭਰਿਆ ਹੈ ਜਦੋਂ ਤੂੰ ਪਾਰ ਬ੍ਰਹਮ ਪਰਮੇਸ਼ਵਰ ਨੂੰ ਗਾਉਣਾ ਸ਼ੁਰੂ ਕਰੇਗਾ ਉਹ ਕੀ ਕਰੇਗਾ ਇਦੋਂ ਵੱਡੀ ਕੋਈ ਮਸ਼ੀਨ ਨਹੀਂ ਸੁਖ ਦੇਣ ਵਾਲੀ ਕੋਈ ਥਾਂ ਨਹੀਂ ਐਸੀ ਸੱਚ ਐਵੇਂ ਤੂੰ ਗਾ ਉਹ ਤੇਰੇ ਸਾਰੇ ਅੰਦਰ ਦੇ ਦੁੱਖਾਂ ਨੂੰ ਦੂਰ ਕਰ ਦੇਗਾ ਸੁਖ ਘਰ ਲੈ ਜਾਏ ਤੂੰ ਆਪਣੇ ਹਿਰਦੇ ਘਰ ਵਿੱਚ ਆਤਮਿਕ ਸੁਖ ਲੈ ਕੇ ਜਾਏਗਾ ਫਿਰ ਬੇਨਤੀ ਇਹਦਾ ਫਲ ਕੀ ਹੈ ਤੂੰ ਗਾ ਉਹਨੂੰ ਸੁਣ ਮਨ ਵਿੱਚ ਧਾਰਨ ਕਰਕੇ ਪ੍ਰੇਮ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਤੂੰ ਸੁਖ ਲੈ ਜਾ ਕਿਉਂਕਿ ਜਦੋਂ ਨਾਮ ਸਿਮਰਨ ਆ ਜਾਏ ਦੁੱਖਾਂ ਦਾ दारू ਸਿਰਫ ਨਾਮ ਹੈ ਤੇ ਸੱਚੀ ਮੁੱਚੀ ਦੁੱਖ ਆਪਣੇ ਆਪ ਵਿੱਚ दारू ਬਣ ਜਾਂਦਾ ਹੈ ਨਿਊ ਵੈਸਟ ਅਸੀਂ ਸ਼ਾਇਦ ਕਥਾ ਕੀਤੀ ਸੀ ਤਿੰਨ ਚਾਰ ਦਿਨ ਸਿਰਫ ਇੱਕੋ ਸਬਜੈਕਟ ਤੇ ਕਿ ਦੁੱਖ ਮੋਹਰਾ ਮਾਰਨ ਹਰ ਨਾਮ ਗੁਰੂ ਸਾਹਿਬ ਕਹਿੰਦੇ ਆ ਦੁੱਖ ਸੱਚੀ ਮੁੱਚੀ ਜ਼ਹਿਰ ਹੈ ਮੋਹਰੇ ਦੀ ਤਰ੍ਹਾਂ ਬੰਦੇ ਨੂੰ ਪੈਂਦਾ ਦੁੱਖ ਪਰ ਜੇ ਕਿਤੇ ਚੰਗੇ ਵੈਦ ਨੂੰ ਮੋਹਰਾ ਮਿਲ ਜਾਏ ਸੰਖਿਆ ਮਿਲ ਜਾਏ ਜ਼ਹਿਰ ਮਿਲ ਜਾਏ ਤੇ ਉਹ ਇਹ ਨਹੀਂ ਕਹੇਗਾ ਬਾਹਰ ਸੱਟੋ ਚੰਗਾ ਵੈਦ ਉਸ ਮਹਰੇ ਦੇ ਵਿੱਚ ਜੜੀਆਂ ਬੂਟੀਆਂ ਦਾ ਮਸਾਲਾ ਪਾਉਂਦਾ ਤੇ ਮਸਾਲਾ ਪਾ ਕੇ ਜਦੋਂ ਦਵਾਈ ਬਣਾ ਦਿੰਦਾ ਕਹਿੰਦਾ ਵੇਖੋ ਤੁਸੀਂ ਜ਼ਹਿਰ ਦਿੱਤਾ ਮੈਂ ਦਵਾਈ ਬਣਾ ਦਿੱਤੀ ਗੁਰੂ ਜੀ ਕਹਿੰਦੇ ਨੇ ਰੱਬ ਜੇ ਦੁੱਖ ਰੂਪੀ ਜ਼ਹਿਰ ਦਿੰਦਾ ਇਹਦੇ ਵਿੱਚ ਨਾਮ ਦਾ ਮਸਾਲਾ ਪਾ ਸੱਚੀ ਮੁੱਚੀ ਇਹ ਜ਼ਹਿਰ ਵੀ ਤੇਰੇ ਅੰਦਰ ਦੀ ਦਵਾਈ ਬਣ ਜਾਏਗਾ ਕਿਉਂਕਿ ਨਾਮ ਏਡੀ ਵੱਡੀ ਬਖਸ਼ਿਸ਼ ਗਾਵੀਆ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਹੁਣ ਅਗਲੇ ਬਚਨ ਨੇ ਗੁਰਮੁਖ ਇਸ ਦਾ ਪਾਠ ਮੈਂ ਜਿੰਨੀ ਕੁ ਮੈਨੂੰ ਸਮਝ ਪਈ ਮੈਂ ਉਹਨੇ ਕੋ ਉਚਾਰਨ ਦੱਸ ਰਿਹਾ ਮੈਨੂੰ ਇਹ ਨਹੀਂ ਵੀ ਸਾਰਾ ਇੱਕ ਤਾਂ ਇਹਦਾ ਪਾਠ ਗੁਰਮੁਖ ਨਹੀਂ ਕਰਨਾ ਮੰਮੇ ਦੇ ਥੱਲੇ ਔਂਕੜ ਨੂੰ ਬੋਲਣਾ ਗੁਰਮੁਖ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਜੋ ਸਾਨੂੰ ਪ੍ਰਾਤਨ ਅਰਥ ਮਿਲਦੇ ਆ ਉਸ ਵਿੱਚ ਇਹ ਜੀ ਗੁਰਮੁਖ ਨਾਦਨ ਅਰਥ ਕੀਤਾ ਗੁਰਮੁਖ ਦਾ ਅਰਥ ਗੁਰੂ ਕਿ ਗੁਰੂ ਦਾ ਸ਼ਬਦ ਕੀ ਮੇਰੇ ਲਈ ਨਾਦ ਹੈ ਗੁਰਮੁਖ ਵੇਦਨ ਗੁਰੂ ਦਾ ਸ਼ਬਦ ਕੀ ਮੇਰੇ ਲਈ ਵੇਦਰਤ ਗਿਆਨ ਹੈ ਗੁਰਮੁਖ ਰਿਆ ਸਮਾਈ ਤੇ ਗੁਰੂ ਹੀ ਮੈਨੂੰ ਦੱਸਦਾ ਸਰਵ ਵਿਆਪਕਤਾ ਦਾ ਦੇਖੋ ਮੈਂ ਕਿਸੇ ਦੇ ਅਰਥ ਨੂੰ ਕਾਟ ਨਹੀਂ ਕਰਾਂਗਾ ਅੱਜ ਮੇਰੇ ਮਨ 'ਚ ਸੀ ਇਹ ਵੀ ਇਹ ਤਿੰਨ ਗੱਲਾਂ ਨੇ ਨਾਦ ਵੇਦ ਰਹਾ ਸਮਾਈ ਪਹਿਲੀ ਗੱਲ ਵੀ ਕੋਸ਼ ਵਿੱਚੋਂ ਅਰਥ ਵੇਖਾਂਗੇ ਤੇ ਇੱਕੋ ਜਿਹਾ ਲੱਭਣਗੇ ਗੁਰੂ ਗ੍ਰੰਥ ਸਾਹਿਬ ਇੱਕੋ ਸ਼ਬਦ ਦੇ ਕਈ ਕੀ ਅਰਥ ਬਣਾਉਂਦੇ ਨੇ ਹੁਣ ਗੁਰਮੁਖ ਦਾ ਆਮ ਸ਼ਬਦ ਵਰਤਨੇ ਗੁਰਮੁਖ ਕਹਿੰਦੇ ਜਿਹੜਾ ਚੰਗਾ ਬੰਦਾ ਹੈ ਭਜਨ ਬੰਦਗੀ ਕਰਨ ਵਾਲਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੀ ਬਚਨ ਪੜ੍ਹਨੇ ਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਗੁਰਮੁਖ ਸ਼ਬਦ ਰੱਬ ਲਈ ਵਰਤਿਆ ਹੈ ਇਹ ਰੱਬ ਨੂੰ ਵੀ ਕਿਹਾ ਗੁਰਮੁਖ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਗੁਰੂ ਨਾਨਕ ਦੀ ਜੋਤ ਦੇ ਮਾਲਕਾਂ ਨੂੰ ਵੀ ਕਿਹਾ ਤੇ ਗੁਰਮੁਖ ਸ਼ਬਦ ਸਿੱਖ ਨੂੰ ਵੀ ਕਿਹਾ ਹੈ ਇੱਕ ਬਚਨ ਹੁੰਦਾ ਓਮ ਗੁਰਮੁਖ ਕੀਆ ਅਕਾਰਾ ਇੱਕ ਹੈ ਸੂਤ ਹਾਰਾ ਓਮ ਗੁਰਮੁਖ ਕੀਆ ਅਕਾਰਾ ਓਮ ਇੱਕ ਓੰਕਾਰ ਉਥੇ ਗੁਰਮੁਖ ਲਫ਼ਜ਼ ਦੇ ਅਰਥ ਗੁਰਮੁਖ ਵਿਦਵਾਨਾਂ ਨੇ ਚੰਗੇ ਭਲੇ ਪੁਰਸ਼ਾਂ ਨੇ ਰੱਬ ਦੇ ਰੂਪ ਚ ਕੀਤੇ ਆ ਫਿਰ ਬੇਨਤੀ ਗੁਰਮ ਓਮ ਗੁਰਮੁਖਿਆ ਕੀਆ ਆਕਾਰਾ ਏਕੋ ਸੂਤ ਪ੍ਰੋਵਣ ਖਾਰਾ ਉਸ ਓੰਕਾਰ ਗੁਰਮੁਖ ਨੇ ਪਰਮਾਤਮਾ ਗੁਰਮੁਖ ਨੇ ਇਸ ਦਾ ਅਰਥ ਹੋ ਗਿਆ ਪ੍ਰਭੂ ਗੁਰਮੁਖ ਨੇ ਆਕਾਰ ਬਣਾਇਆ ਹੈ ਆ ਸਭ ਕੁਝ ਬਣਾਇਆ ਹੁਣ ਇੱਥੇ ਗੁਰਮੁਖ ਦਾ ਅਰਥ ਪਰਮੇਸ਼ਰ ਓਮ ਗੁਰਮੁਖ ਜਦੋਂ ਅਸੀਂ ਭਾਈ ਸਾਹਿਬ ਗੁਰਦਾਸ ਸਾਹਿਬ ਨੂੰ ਪੜ੍ਹਨੇ ਚਲੋ ਉਹਨਾਂ ਬਾਬਾ ਜੀ ਲਈ ਬੜੇ ਸ਼ਬਦ ਵਰਤੇ ਅਸੀਂ ਪੜ੍ਹਦੇ ਆ ਜ਼ਾਹਰ ਪੀਰ ਜਗਤ ਗੁਰ ਬਾਬਾ ਪਟਾ ਨੇ ਸ਼ਬਦ ਵਰਤੇ ਜੋਤ ਰੂਪ ਪਰ ਆਪ ਗੁਰੂ ਨਾਨਕ ਕਹਾਇਓ ਭਾਈ ਸਾਹਿਬ ਨੇ ਇੱਕ ਲਫ਼ਜ਼ ਵਰਤਿਆ ਮਹਾਰਾਜ ਲਈ ਉੱਥੇ ਉਹਨਾਂ ਨੇ ਗੁਰਮੁਖ ਕਿਹਾ ਗੁਰੂ ਨਾਨਕ ਸਾਹਿਬ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ ਉਹਦੇ ਅਖੀਰ ਤੇ ਬਚਨੇ ਗੁਰਮੁਖ ਕਲ ਵਿੱਚ ਪ੍ਰਗਟ ਹੋਵੇ ਉੱਥੇ ਗੁਰਮੁਖ ਸ਼ਬਦ ਰੱਬ ਲਈ ਨਹੀਂ ਉਹ ਸ਼ਬਦ ਗੁਰਮੁਖ ਹੈ ਗੁਰੂ ਨਾਨਕ ਸਾਹਿਬ ਲਈ ਇੱਕ ਬਚਨ ਹੋਰ ਭਾਈ ਸਾਹਿਬ ਦੀ ਰਚਨਾ ਚੋਂ ਗੁਰਦਾਸ ਸਾਹਿਬ ਦੀ ਚੋਂ ਆ ਜਿਹੜੀ ਪੌੜੀ ਹੈ ਨਾ ਰਹਿੰਦੇ ਗੁਰ ਦਰਿਆਓ ਵਿੱਚ ਗੁਰੂ ਅਰਜਨ ਸਾਹਿਬ ਦੀ ਸਿਫਤ ਮੀਲੀ ਮੀਨ ਕੁਲੀਨ ਖੇਤਨ ਰਬਾਣੀ ਉਹਦੇ ਅਖੀਰ ਵਿੱਚ ਹੈ ਕਿ ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ ਉਤੇ ਗੁਰੂ ਅਰਜੁਨ ਦੇਵ ਜੀ ਨੂੰ ਗੁਰਮੁਖ ਕਿਹਾ ਓੰਕਾਰ ਗੁਰਮੁਖ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਤੀਸਰਾ ਬਚਨ ਤੁਸੀਂ ਰਹਿ ਰਾਸ ਵਿੱਚ ਪੜ੍ਹਦੇ ਹੋ ਗੁਰਮੁਖ ਲਾਦਾ ਮਨਮੁ ਗਵਾਇਆ ਇੱਥੇ ਗੁਰਮੁਖ ਦਰ ਤੇ ਸਿੱਖ ਹੁਣ ਇਹ ਸਵਾਲ ਪੈਦਾ ਹੋ ਗਿਆ ਜੀ ਗੁਰਮੁਖ ਨਾਦੰ ਅਰਥ ਵਿਦਵਾਨ ਗੁਰੂ ਕਰਦੇ ਆ ਗੁਰਮੁਖ ਦੇ ਉੱਤੇ ਕਿਸੇ ਵਿਦਵਾਨ ਨੇ ਇਹ ਨਹੀਂ ਅਰਥ ਕੀਤੇ ਆ ਆਮ ਸਿੱਖ ਦੇ ਰੂਪ 'ਚ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਸਾਡੇ ਇੱਕ ਵਿਦਵਾਨ ਸਨ ਬਹੁਤ ਚੰਗੇ ਉਹ ਚਲਾਣਾ ਕਰ ਗਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰ ਗੁਲਜ਼ਾਰ ਸਿੰਘ ਹੁਣ ਇਸ ਬੇਨਤੀ ਨੂੰ ਸੁਣਿਓ ਕਿ ਜਿਹੜਾ ਸ਼ਬਦ ਹੈ ਨਾ ਹੈ ਇੱਕੋ ਸ਼ਬਦ ਇੱਕ ਹੀ ਹੈ ਇਹ ਤਿੰਨ ਰੂਪਾਂ ਦੇ ਵਿੱਚ ਵਰਤਦਾ ਹੈ ਇਹ ਨਾਦ ਦੇ ਰੂਪ ਵਿੱਚ ਵਰਤਦਾ ਹੈ ਇਹ ਵੇਦ ਦੇ ਰੂਪ ਵਿੱਚ ਵਰਤਦਾ ਹੈ ਤੇ ਸੱਚਮੁੱਚ ਇਹ ਸਰਬ ਵਿਆਪਕਤਾ ਦੇ ਰੂਪ ਵਿੱਚ ਵੀ ਵਰਤਦਾ ਹੈ ਮਹਾਰਾਜ ਇੱਥੇ ਬਾਣੀ ਬਾਰੇ ਨਿਰਣਾ ਕਰ ਰਹੇ ਆ ਗੁਰਮੁਖ ਨਾਦੰ ਕਹਿੰਦੇ ਸੱਚ ਇਹ ਹੈ ਕਿ ਜਿਹੜਾ ਸਾਰਿਆਂ ਘਟਾਂ ਦੇ ਵਿੱਚ ਰੱਬੀ ਨਾਦ ਵੱਜ ਰਿਹਾ ਹੈ ਪਲੀਜ਼ ਇਹਨੂੰ ਕਿਸੇ ਸੰਪਰਦਾਨ ਨਾਲ ਜੋੜਿਓ ਹਾਲਾਂਕਿ ਮੈਨੂੰ ਪਤਾ ਹੈ ਇਹ ਪਹਿਲਾਂ ਜੋਗੀਆਂ ਨਾਲ ਜੋੜਿਆ ਜਾਂਦਾ ਸੀ ਅੱਜ ਇੱਕ ਪੰਜਾਬ ਦੀ ਸੰਪਰਦਾ ਨਾਲ ਜੋੜਿਆ ਜਾਂਦਾ ਪਰ ਗੁਰੂ ਸਾਹਿਬ ਕਹਿ ਰਿਹਾ ਕਿ ਜਿਹੜਾ ਘਟ ਘਟ ਵੱਜੈ ਨਾਦ ਜਿਹਨੂੰ ਬਾਬਾ ਜੀ ਕਹਿੰਦੇ ਆ ਬਾਣੀ ਚ ਕਿ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਕਾ ਵਿਸ਼ਰਾਮ ਸੁਨ ਸਮਾਦ ਅਨਤ ਤੈ ਨਾਦ ਜਿਹੜਾ ਸਾਧਨਾ ਕਰਦਾ ਹੈ ਨੌਂਦਰ ਠਾਕੇ ਵਰਜ ਰਹਾਏ ਦਸਵੇਂ ਨਿਦ ਕਰ ਵਾਸਾ ਪਾਏ ਉਥੇ ਅਨਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਹੁਣ ਆ ਗੁਰਮੁਖ ਨਾਦੰ ਇਹਦਾ ਅਰਥ ਕੇਵਲ ਆ ਧੁਨੀ ਨਹੀਂ ਬਾਹਰ ਮੁਖੀ ਸੱਚ ਇਹ ਵੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰਾ ਪਰਮਾਤਮਾ ਗੁਰੂ ਫਿਰ ਲਫ਼ਜ਼ ਕਿਉਂਕਿ ਦੇ ਅਖੀਰ ਤੇ ਉਹਨਾ ਗੁਰਾ ਇੱਕ ਦੇ ਬੁਝਾਈ ਪਰਮਾਤਮਾ ਗੁਰੂ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਕੋਈ ਗੁਰੂ ਸੱਚੇ ਵੇ ਜੇ ਰੱਬ ਨੂੰ ਸਥਾਪਿਤ ਨਹੀਂ ਕੀਤਾ ਗਿਆ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਕਿਸੇ ਗੁਰਗੱਦੀ ਦੇ ਕੇ ਸਥਾਪਿਤ ਨਹੀਂ ਕੀਤਾ ਪਰਮਾਤਮਾ ਦੀ ਕਿਸੇ ਸਥਾਪਨਾ ਨਹੀਂ ਕੀਤੀ ਥਾਪਿਆ ਨਾ ਜਾਏ ਤੇ ਦਾਸ ਕਹਿੰਦਾ ਹੈ ਅੱਜ ਤੱਕ ਕਿਸੇ ਗੁਰਦੁਆਰੇ ਵਿੱਚ ਹਾਲਾਂਕਿ ਹਰਮੰਦਰ ਸਾਹਿਬ 10 ਗੁਰੂ ਸਹਿਬਾਨਾਂ ਦੀਆਂ ਆਗਮਨ ਗੁਰਗੱਦੀ ਤੇ ਜੋਤੀ ਜੋਤ ਦੀ ਅਰਦਾਸ ਹੁੰਦੀ ਗੁਰੂ ਨਾਨਕ ਸਾਹਿਬ ਦੀ ਕਦੀ ਗੁਰਗੱਦੀ ਦੀ ਅਰਦਾਸ ਨਹੀਂ ਹੁੰਦੀ ਕਿਉਂਕਿ ਉਹਨੂੰ ਵੀ ਕਿਸੇ ਨੇ ਥਾਪਿਆ ਨਹੀਂ ਉਹ ਧੁਰ ਦਰਗਾਹ ਤੋਂ ਥਾਪਿਆ ਫਿਰ ਬੇਨਤੀ ਗੁਰਮੁਖ ਇਹਦੇ ਅਰਥ ਸ਼ਾਇਦ ਸਹਿਮਤ ਤੁਸੀਂ ਹੋ ਜੋ ਮੈਂ ਕਰ ਲੱਗਾ ਗੁਰਮੁਖ ਦਾ ਅਰਥ ਓਮਕਾਰ ਗੁਰਮੁਖ ਪਰਮਾਤਮਾ ਨੇ ਨਾਦੰ ਭਾਈ ਸਿੱਖੋ ਨਾਦ ਨੂੰ ਰੱਬ ਤੋਂ ਵੱਖ ਨਾ ਜਾਣੋ ਉਹ ਨਾਦ ਰੂਪ ਹੋ ਕੇ ਸਾਰਿਆਂ ਵਿੱਚ ਵੱਜ ਰਿਹਾ ਹੈ ਗੁਰਮੁਖ ਵੇਦੰ ਅਸਲ ਚ ਵੇਦ ਦਾ ਅਰਥ ਅਸੀਂ ਕੁਦਮ ਕਹਿ ਦਾਂਗੇ ਚਾਰ ਵੇਦ ਵੇਦ ਦਾ ਲਫ਼ਜ਼ੀ ਅਰ ਸਿਰਫ ਗਿਆਨ ਹੈ ਗੁਰੂ ਜੀ ਨੇ ਵੇਦ ਦੇ ਰੂਪ ਵਿੱਚ ਵੀ ਵਰਤੇ ਕਿਤਾਬ ਦੇ ਰੂਪ ਵਿੱਚ ਵੀ ਤੇ ਗੁਰੂ ਸਾਹਿਬ ਜੀ ਨੇ ਗਿਆਨ ਦੇ ਰੂਪ ਵਿੱਚ ਵੇਦ ਕਿਤੇਬ ਇਫਤਰਾ ਭਾਈ ਉਥੇ ਗ੍ਰੰਥ ਦੇ ਰੂਪ ਚ ਹੈ ਤੇ ਜਦੋਂ ਆਪਾਂ ਜਪਜੀ ਸਾਹਿਬ ਅੰਤ ਪਹੁੰਚਣਾ ਹੈ ਕਿ ਵੇਦ ਹਥਿਆਰ ਉਥੇ ਗ੍ਰੰਥ ਨਹੀਂ ਉਥੇ ਗਿਆਨ ਦੇ ਰੂਪ ਚ ਹੈ ਗੁਰੂ ਜੀ ਕਹਿ ਰਿਹਾ ਗੁਰਮੁਖ ਨਾਦੰ ਇਹ ਜਿਹੜਾ ਨਾਦ ਰੂਪੀ ਸ਼ਬਦ ਹੈ ਜਿਹਨੂੰ ਤੁਨਾਤਮਕ ਸ਼ਬਦ ਕਹਿੰਦੇ ਸੱਚ ਵੇ ਇਹ ਸ਼ਬਦ ਆਪ ਹੀ ਪਾਰ ਬ੍ਰਹਮ ਪਰਮੇਸ਼ਵਰ ਹੈ ਕਿਉਂਕਿ ਸ਼ਬਦ ਦੀ ਗੱਲ ਚੱਲ ਰਹੀ ਗੁਰਮੁਖ ਵੇਦਨ ਹੁਣ ਉਹ ਸ਼ਬਦ ਤਾਂ ਆਦ ਜੁਗਾਦੀ ਜਦੋਂ ਸੰਸਾਰ ਪੈਦਾ ਹੋਇਆ ਉਹ ਵੱਜ ਰਿਹਾ ਪਰ ਜਿਨ੍ਹਾਂ ਨੇ ਗੁਰੂ ਰੱਬ ਦੀ ਬਖਸ਼ੀਸ਼ ਨਾਲ ਉਸ ਸ਼ਬਦ ਨੂੰ ਅੰਦਰੋਂ ਅਨੁਭਵ ਕੀਤਾ ਸੱਚ ਇਹ ਵੇ ਕਿ ਆਪਣੀ ਜ਼ਬਾਨ ਤੋਂ ਜਦੋਂ ਬੈਖਰੀ ਧੁਰ ਕੀ ਬਾਣੀ ਉਚਾਰਨ ਕੀਤੀ ਜਿਹੜਾ ਗਿਆਨ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹੋ ਇਹ ਗੁਰਮੁਖ ਵੇਦੰਗ ਹੈ ਜੋ ਉਹ ਗਿਆਨ ਹੈ ਜੋ ਸੁਨ ਹਾਰੇ ਨੇ ਜ਼ਬਾਨ ਤੋਂ ਬੋਲਿਆ ਹੈ ਫਿਰ ਅਰ ਸੁਣਿਓ ਮੈਂ ਫਿਰ ਰਿਪੀਟ ਕਰ ਲੱਗਾ ਗੁਰਮੁਖ ਨਾਦੰ ਨਾਦ ਪਰਾਬਾਣੀ ਨੂੰ ਕਿਹਾ ਗਿਆ ਜੀ ਹਰ ਇੱਕ ਜਵਰਦ ਦਾ ਚਾਰ ਬਾਣੀਆਂ ਨੇ ਪਰਾਬਾਣੀ ਪਸੰਤੀ ਮਦਮਾ ਤੇ ਬੈਖਰੀ ਜਿਨ੍ਹਾਂ ਨੇ ਅੰਦਰ ਧੁਰ ਸ਼ਬਦ ਸੁਣਿਆ ਸੱਚਮੁੱਚ ਉਹਨਾਂ ਨੇ ਸੁਣ ਤੋਂ ਬਾਅਦ ਕਿਹਾ ਸਾਨੂੰ ਉਸ ਸ਼ਬਦ ਨੇ ਉਸ ਬ੍ਰਹਮ ਨੇ ਪ੍ਰੇਰਣਾ ਦਿੱਤੀ ਤਾਂ ਹੀ ਗੁਰਬਾਣੀ ਨੂੰ ਬੋਲਦਿਆਂ ਗੁਰੂ ਜੀ ਨੇ ਕਿਤੇ ਨਹੀਂ ਕਿਹਾ ਮੈਂ ਤਜਰਬਾ ਦੇ ਰਿਹਾ ਮਹਾਰਾਜ ਕਹਿੰਦੇ ਜੈਸੀ ਮੈਂ ਆਵੇ ਤਾਂ ਵੇਦ ਹੈ ਇਹ ਗਿਆਨ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲੋ ਬੇਨਤੀ ਹੈ ਜਿਵੇਂ ਅਸੀਂ ਪਾਠ ਕਰਨੇ ਆ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਏ ਗੁਰੂ ਸਾਹਿਬ ਜੀ ਬਚਨ ਕਰਦੇ ਆ ਕਿ ਜਿਸ ਨੇ ਸਾਰਿਆਂ ਨੇ ਨਾਦ ਨਹੀਂ ਸੁਣਿਆ ਇਸ ਗੱਲ ਨੂੰ ਫਿਰ ਮੈਂ ਰਿਪੀਟ ਕਰਾਂਗਾ ਉਹ ਨਾਦ ਸਭ ਚ ਕਹੇ ਪ੍ਰਮਾਤਮ ਰੂਪ ਤੇ ਉਹ ਹੀ ਫਿਰ ਅੱਖਰਾਂ ਦਾ ਰੂਪ ਧਾਰਨ ਕਰਕੇ ਗਿਆਨ ਦਾ ਰੂਪ ਧਾਰਨ ਕਰਕੇ ਪ੍ਰਗਟ ਹੁੰਦਾ ਤੇ ਗੁਰਮਖੋ ਗੁਰਮਖ ਰਿਆ ਸਮਾਈ ਸੱਚਮੁੱਚ ਜਿਹੜਾ ਨਾਦ ਹੈ ਜੋ ਵੇਦ ਹੈ ਗਿਆਨ ਹੈ ਰੱਬੀ ਗਿਆਨ ਹੈ ਸਰਬ ਵਿਆਪਕਤਾ ਵਿੱਚ ਉਹ ਸਾਰੀਆਂ ਥਾਵਾਂ ਤੇ ਸਮਾਇਆ ਹੈ ਇਹਨੂੰ ਥੋੜਾ ਜਿਹਾ ਬਾਣੀ ਚੋਂ ਦੇਖਾਂਗੇ ਗੱਲ ਹੋਰ ਮੈਨੂੰ ਸਮਝ ਪੈਣ ਦਾ ਯਤਨ ਹੋ ਜਾਏਗਾ ਕਿ ਗੁਰਮੁਖ ਨਾਦੰ ਮਹਾਰਾਜ ਕਹਿੰਦੇ ਸਭ ਨਾਦ ਵੇਦ ਗੁਰਬਾਣੀ ਦੂਜੀ ਗੱਲ ਹੁਣ ਆਪਾਂ ਜੇ ਸਰਬ ਵਿਆਪਕਤਾ ਦੀ ਇੱਕ ਤਾਂ ਅਖਰੀ ਨਾਮ ਅਖਰੀ ਸਲਾਹ ਹੈ ਇਹ ਅਖਰਾ ਰੂਪ ਚ ਬਾਣੀ ਹੈ ਤੇ ਜਦੋਂ ਅਸੀਂ ਕਹਿੰਦੇ ਆ ਵੀ ਗੁਰਮਖ ਰਿਆ ਸਮਾਈ ਮਨ ਚਾਵੇਗਾ ਵੀ ਇਹ ਕੀ ਗਿਆਨ ਹੋ ਗਿਆ ਇਹ ਕਿਹੜੇ ਸ਼ਬਦ ਨੇ ਜਿਹੜਾ ਰਿਆ ਸਮਾਈ ਇੱਕ ਪਾਸੇ ਅਸੀਂ ਸ਼ਬਦ ਪੜ੍ਹਨੇ ਆ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਇਹਦਾ ਮਤਲਬ ਜਿਹੜਾ ਗੁਰੂ ਦੇ ਘਰ 'ਚ ਰਹਿੰਦਾ ਟਿਕਿਆ ਹੈ ਦੂਜੇ ਪਾਸੇ ਇੱਕ ਸ਼ਬਦ ਪੜ੍ਹਦੇ ਹੋ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਹੜਾ ਮੇਰੇ ਨਾਲ ਹੈ ਸਹੀ ਅਰਥਾਂ ਵਿੱਚ ਉਹ ਗੁਰਮਖ ਰਿਆ ਸਮਾਈ ਹੈ ਉਹ ਕਵਲਾ ਇਸ ਲੋਕ 'ਚ ਨਹੀਂ ਉਹ ਪਰਲੋਕ 'ਚ ਵੀ ਹੈ ਫਿਰ ਅਰਜੈ ਇੱਕ ਬਚਨ ਅਸੀਂ ਪੜ੍ਹਨੇ ਆ ਗੁਰੂ ਦਾ ਬਚਨ ਕਮਾਓ ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ ਉਹ ਜਿਹੜਾ ਰਹਾ ਸਮਾਇਕ ਹੈ ਇਹਨੂੰ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਜੈ ਜੈ ਪੇਖੂ ਤੈ ਹਜ਼ੂਰ ਦੂਰ ਕਤੋ ਨਾ ਜਾਈ ਪਿਆਰਿਓ ਫਿਰ ਬੇਨਤੀ ਸੁਣਿਓ ਗੁਰੂ ਜੀ ਕਹਿੰਦੇ ਆ ਪਰਮਾਤਮਾ ਹੀ ਨਾਦ ਰੂਪ ਹੈ ਉਹ ਸ਼ਬਦ ਤਿੰਨਾਂ ਰੂਪਾਂ ਚ ਵਰਦਾ ਪਰ ਹੈ ਇੱਕੋ ਨਾਦ ਰੂਪ ਹੈ ਉਹ ਵੇਦ ਰੂਪ ਬਾਣੀ ਰੂਪ ਹੈ ਗਿਆਨ ਰੂਪ ਹੈ ਗੁਰਮੁਖ ਰਿਆ ਸਮਾਈ ਸੱਚ ਇਹ ਵੀ ਉਹ ਪਰਮਾਤਮਾ ਹਕੀਕਤ ਵਿੱਚ ਸਾਰੀਆਂ ਥਾਂਾਂ ਤੇ ਸਮਾਇਆ ਹੋਇਆ ਹੁਣ ਅਗਲਾ ਸਵਾਲ ਸੀ ਜੀ ਕਿ ਇਹ ਤਾਂ ਖੋ ਗਿਆ ਵੀ ਉਹ ਸਾਰੀਆਂ ਥਾਵਾਂ ਤੇ ਸ਼ਬਦ ਰੂਪ ਹੁਣ ਮਹਾਰਾਜ ਇਸ ਧਰਤੀ ਤੇ ਲੋਕ ਦੇਵਤਿਆਂ ਨੂੰ ਬਹੁਤ ਮੰਨਦੇ ਆ ਤੇ ਖਾਸ ਕਰਕੇ ਸਨਾਤਨ ਧਰਮ ਦੀ ਫਿਲਾਸਫੀ ਤਿੰਨ ਦੇਵਤਿਆਂ ਨੂੰ ਬਹੁਤ ਥਾਂ ਦਿੰਦੀ ਉਹਨਾਂ ਤਾਂ 33 ਕਰੋੜ ਕਹਿੰਦੇ ਆ ਪਰ ਤਿੰਨ ਦੇਵਤਿਆਂ ਦਾ ਬੜਾ ਜ਼ਿਕਰ ਕੀਤਾ ਗਿਆ ਬ੍ਰਹਮਾ ਵਿਸ਼ਨ ਤੇ ਮਹੇਸ਼ ਹੁਣ ਗੁਰੂ ਜੀ ਅੱਗੇ ਬਚਨ ਕਰ ਰਹੇ ਆ ਗੁਰਮ ਕਰਿਆ ਸਮਾਈ ਮਹਾਰਾਜ ਕਹਿੰਦੇ ਨੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਕਈ ਵਾਰੀ ਹਾਂ ਮੈਨੂੰ ਇਹ ਵੀ ਪਤਾ ਹੈ ਵੀ ਇਹਦਾ ਉਚਾਰਨ ਇਸ ਤਰ੍ਹਾਂ ਵੀ ਕੀਤਾ ਜਾਂਦਾ ਹੈ ਕਿ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਇਹ ਵੀ ਗੁਰੂ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ ਮੈਂ ਆਪਣਾ ਸਾਂਝੀ ਕਰਨੀ ਹੈ ਈਸ਼ਰ ਬਰਮਾ ਤੇ ਗੋਰਖ ਈਸ਼ਰ ਦਾ ਲਫ਼ਜ਼ੀ ਅਰਥ ਹੈ ਜੀ ਸ਼ਿਵ ਜੀ ਇੱਥੇ ਪਾਠ ਮਹਾਰਾਜ ਜੀ ਨੇ ਗੋਰਖ ਦਿੱਤਾ ਹੈ ਇਹ ਨਾਥ ਗੋਰਖ ਨਹੀਂ ਇਹਦਾ ਅਰਥ ਗੋਰਖਨਾਥ ਨਹੀਂ ਇਹ ਦੋ ਸ਼ਬਦ ਨੇ ਗੋ ਰਖ ਗੋ ਦਾ ਅਰਥ ਧਰਤੀ ਤੇ ਰਖ ਦਾ ਅਰਥ ਰਖਵਾਲਾ ਗੁਰੂ ਜੀ ਨੇ ਇੱਕ ਥਾਂ ਤੇ ਗੋਰਖ ਦੀ ਡੈਫੀਨੇਸ਼ਨ ਦਿੱਤੀ ਗੋਰਖ ਸੋਏ ਜਿਨ ਗੋਏ ਉਠਾਲੇ ਕਿ ਗੋਰਖ ਤਾਂ ਉਹ ਹੈ ਜਿਨੇ ਧਰਤੀ ਨੂੰ ਸਹਾਰਾ ਦਿੱਤਾ ਹੈ ਇੱਥੇ ਗੋਰਖਨਾਥ ਨਹੀਂ ਅਰਥ ਕਰਨੇ ਗੋ ਰਖ ਫਿਰ ਬੇਨਤੀ ਕਿ ਗੋ ਮੈਂ ਅਰਥ ਵਖਰੇ ਗੋ ਦਾ ਅਰਥ ਧਰਤੀ ਰਖ ਦਾ ਅਰਥ ਰਖਵਾਲਾ ਇੱਕ ਅਰਥ ਹੈ ਗੋ ਦਾ ਅਰਥ ਹੈ ਇੰਦਰੀਆਂ ਤੇ ਰੱਖ ਦਾ ਅਰਥ ਰੱਖਣ ਵਾਲਾ ਇੱਥੇ ਗੋਰਖ ਦਾ ਅਰਥ ਜਿਹੜਾ ਹੈ ਧਰਤੀ ਦੀ ਪਰਵਰਿਸ਼ ਕਰਨ ਵਾਲਾ ਵਿਸ਼ਨੂੰ ਹੈ ਇਹ ਗੋਰਖਨਾਥ ਨਹੀਂ ਗੁਰ ਈਸ਼ਰ ਪਹਿਲਾ ਅਰਥ ਕਰ ਰਹੇ ਸੀ ਈਸ਼ਰ ਦਾ ਅਰਥ ਸ਼ਿਵਾ ਸ਼ਿਵ ਜੀ ਗੋਰਖ ਦਾ ਅਰਥ ਵਿਸ਼ਨੂੰ ਜੀ ਅਗਲਾ ਸ਼ਬਦ ਹੈ ਬਰਮਾ ਬ੍ਰਹਮਾ ਨਹੀਂ ਅਰਥ ਦੇ ਬ੍ਰਹਮਾ ਕਰਾਂਗੇ ਮਹਾਰਾਜ ਕਹਿੰਦੇ ਨੇ ਜੇ ਦੇ ਪਾਠ ਕਰੀਏ ਗੁਰੂ ਹੀ ਮੇਰੇ ਲਈ ਸ਼ਿਵ ਜੀ ਹੈ ਗੁਰੂ ਹੀ ਮੇਰੇ ਵਾਸਤੇ ਵਿਸ਼ਨੂੰ ਹੈ ਗੁਰੂ ਹੀ ਮੇਰੇ ਵਾਸਤੇ ਬ੍ਰਹਮਾ ਹੈ ਨਾਲ ਬਚਨ ਕੀਤਾ ਜੇ ਅਸੀਂ ਗੁਰ ਨੂੰ ਦਿੱਲੀ ਦੀਪਤ ਬਣਾ ਲਾਂਗੇ ਨਾ ਤੇ ਸਾਰਾ ਆ ਆ ਉਲਝਣ ਜੀ ਤੰਗ ਨਹੀਂ ਕਰੇਗੀ ਸਾਨੂੰ ਵੀ ਇਸ ਤਰ੍ਹਾਂ ਪਾਠ ਕਿਵੇਂ ਇਸ ਤਰ੍ਹਾਂ ਕਿਵੇਂ ਹੁਣ ਜੇ ਅਸੀਂ ਗੁਰ ਬਰਮਾ ਗੁਰ ਗੁਰ ਪਾਰਬਤੀ ਮਾਈ ਹੁਣ ਗੁਰ ਸ਼ਬਦ ਬ੍ਰਹਮਾ ਵੱਲ ਵੀ ਜੁੜ ਜਾਏ ਬਰਮਾ ਵੱਲ ਵੀ ਤੇ ਗੁਰ ਸ਼ਬਦ ਪਾਰਬਤੀ ਮਾਈ ਵੱਲ ਵੀ ਜੁੜੇ ਉਹ ਦੋਨਾਂ ਪਾਸਿਆਂ ਤੇ ਅਰਥ ਗੁਰੂ ਦੇ ਰੱਖੇਗਾ ਹੁਣ ਇੱਥੇ ਗੁਰੂ ਜੀ ਕੀ ਕਹਿੰਦੇ ਆ ਕਿ ਤਿੰਨ ਦੇਵਤੇ ਮੰਨੇ ਆ ਕਿ ਬ੍ਰਹਮਾ ਵਿਸ਼ਨ ਔਰ ਮਹੇਸ਼ ਇਹ ਕਿਹਾ ਜਾਂਦਾ ਹੈ ਵੀ ਬ੍ਰਹਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਵਿਸ਼ਨੂੰ ਜੀ ਪੈਦਾ ਕੀਤੀ ਸ੍ਰਿਸ਼ਟੀ ਦੀ ਸੰਭਾਲ ਕਰਦੇ ਆ ਗੋਰਖ ਇਹਨੂੰ ਰੱਖੀ ਬੈਠਾ ਸੰਭਾਲਦਾ ਤੇ ਈਸ਼ਰ ਸ਼ਿਵ ਜੀ ਜਿਹੜੇ ਆ ਉਹ ਪੈਦਾ ਕੀਤੇ ਹੋਏ ਜੀਵਾਂ ਦਾ ਸੰਘਾਰ ਕਰਦੇ ਆ ਇਹ ਤਿੰਨ ਦੇਵਤੇ ਗੁਰੂ ਘਰ ਚ ਅਜੇ ਪੌੜੀ ਅੱਗੇ ਚੱਲ ਕੇ ਆਉਣੀ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇਹਦੇ ਚ ਕੀ ਹੋਇਆ ਜੀ ਇਸ ਤੁਕ ਦੇ ਅਰਥਾਂ ਦਾ ਬੜਾ ਵੱਡਾ ਅਨਰਥ ਹੋਇਆ ਇੱਕ ਵਾਰੀ ਇੱਕ ਸੁਆਮੀ ਆਨੰਦਗਣ